ਮਹੱਲਾ ਪਹਿਲਾ ਮਣਕਾ ਸੂਤਕ ਲੋਭ ਹੈ ਜਿਹਵਾ ਸੂਤਕ ਕੂੜ ਜਿਹੜ ਸੂਤਕ ਮੰਨਣਾ ਹੀ ਹੈ ਤੁਸੀਂ ਕਿਉਂਕਿ ਜਿਹੜੀ ਅਸਲ ਦੇ ਵਿੱਚ ਧਰਮ ਧਰਮ ਦਾ ਸੰਬੰਧ ਨਿਰਾਕਾਰ ਨਾਲ ਮਾਇਆ ਨਾਲ ਤਾਂ ਸੰਬੰਧ ਕੋਈ ਨਹੀਂ ਧਰਮ ਦਾ ਧਰਮ ਦਾ ਕਹਿਣਾ ਮਾਇਆ ਅੜਕਾ ਧਰਮ ਦੇ ਰਾਜ ਮਾਇਆ ਦਾ ਅੜਕਾ ਨਾਲੇ ਨਾ ਘੜੀ ਕਹਿੰਦੇ ਨੇ ਮਾਇਆ ਨੂੰ ਨਾਲੇ ਮਾਇਆ ਤੇ ਖੜੇ ਨੇ ਫਿਰ ਤੁਸੀਂ ਕਹਤਾ ਪਵਿੱਤਰ ਹੋ ਗਿਆ ਖਾਣਾ ਪੀਣਾ ਖਾਣਾ ਪੀਣਾ ਤਾਂ ਹਮੇਸ਼ਾ ਹੀ ਪਵਿੱਤਰ ਹੈ ਜੀਆਂ ਨੂੰ ਰਿਜਕ ਦਿੱਤਾ ਹੈ ਖਾਣ ਨੂੰ ਖਾਣਾ ਪੀਣਾ ਪਵਿੱਤਰ ਆ ਕੇ ਆ ਜਾਣਾ ਇਹ ਨਹੀਂ ਪਵਿੱਤਰ ਹੁੰਦਾ ਕਦੇ ਵੀ ਮਨ ਦਾ ਸੂਤਕ ਲੋਭ ਹੈ ਜੇ ਸੂਤਕ ਮੰਨਣਾ ਹੈ ਤਾਂ ਨਿਰਾਕਾਰੀ ਦੁਨੀਆ 'ਚ ਮੰਨੋ ਮਨ ਨੂੰ ਮੰਨੋ ਮਨ ਨੂੰ ਸੂਤਕ ਕਦੇ ਅਕਲ ਨੂੰ ਸੂਤਕ ਕਾਹਦਾ ਅੱਖਾਂ ਨੂੰ ਸੂਤਕ ਕਾਹਦਾ ਜੇ ਬੰਨਣਾ ਹੈ ਤਾਂ ਸੂਤਕ ਅਸਲ ਦੇ ਵਿੱਚ ਕੰਨਾਂ ਨੂੰ ਹੈ ਆ ਤੇਰੇ ਮਨ ਨੂੰ ਹੈ ਜਾਂ ਤੇਰੀ ਜੀਭ ਨੂੰ ਹੈ ਉਹਨੂੰ ਮੰਨ ਗਿਆਨ ਇੰਦਰੀਆਂ ਨੂੰ ਸੂਤਕ ਦੇ ਰਹਿਣ ਮਨ ਦਾ ਸੂਤਕ ਲੋਭ ਲੋਭ ਛੱਡ ਦਿਓ ਮਨ ਨੂੰ ਸੂਤਕ ਲੋਭ ਦਾ ਲੱਗਿਆ ਹੋਇਆ ਸੂਤਕ ਉਹ ਚੀਜ਼ ਹੈ ਜਿਹੜਾ ਧਰਮ ਦੇ ਰਾਹ ਤੇ ਨਹੀਂ ਚੱਲਣ ਦਿੰਦਾ ਸੂਤ ਉਸ ਵਸਤੂ ਦਾ ਨਾਮ ਹੈ ਜੇ ਮਨ ਅਪਵਿੱਤਰ ਹੈ ਧਰਮ ਦੇ ਰਸਤੇ ਤੇ ਨਹੀਂ ਚੱਲਣਾ ਅਪਵਿੱਤਰਤਾ ਮਨ ਨੂੰ ਰੋਗ ਦੀ ਲੱਗੀ ਹੋਈ ਹੈ ਸਭ ਤੋਂ ਜ਼ਿਆਦਾ ਲੋਭ ਅਪਵਿੱਤਰ ਕਰਦਾ ਮਨ ਨੂੰ ਕਹਿਣ ਦਾ ਮਤਲਬ ਇਹ ਹੈ ਭਾਵੇਂ ਕ੍ਰੋਧ ਵੀ ਹੈ ਹੋਰ ਕੁਝ ਵੀ ਹੈ ਪਰ ਸਭ ਤੋਂ ਜ਼ਿਆਦਾ ਅਪਵਿੱਤਰਤਾ ਲੋਭ ਦੀ ਹੈ ਤਾਂ ਹੀ ਕਿ ਲੋਭੀ ਦਾ ਵਸਾਨ ਕੀ ਹੈ ਸਾਰੇ ਵਕਾਰ ਕਾਮਨਾ ਵੀ ਲੋਭ ਕਰਕੇ ਹੀ ਹੈ ਇੱਛਾ ਕਿਉਂ ਪੈਦਾ ਹੁੰਦੀ ਹੈ ਲੋਭ ਕਰਕੇ ਔਰ ਲੋਭ ਦਾ ਹੀ ਪ੍ਰਚਾਰ ਹੋ ਰਿਹਾ ਲੋਭ ਦੀ ਪੂਰਤੀ ਵਾਸਤੇ ਧਰਮ ਵਰਤ ਰਹੇ ਹਾਂ ਮੁਕਤੀ ਦਾ ਮਾਰਗ ਤਾਂ ਆਪੇ ਬੰਦ ਹੋ ਗਿਆ ਜੇ ਧਰਮ ਵੀ ਲੋਭ ਦੀ ਪੂਰਤੀ ਵਾਸਤੇ ਹੀ ਹੈ ਅਰਦਾਸਾਂ ਹੁੰਦੀਆਂ ਨੇ ਉਹਨੋਂ ਕਾਮਨਾਵਾਂ ਪੂਰੀਆਂ ਕਰਦੀਆਂ ਤੇ ਧਰਮ ਦਾ ਰਸਤਾ ਤਾਂ ਉਹਨਾਂ ਨੇ ਬੰਦ ਕਰਤਾ ਉੱਥੋਂ ਜਿਹੜੇ ਲੋਭ ਦੀ ਪੂਰਤੀ ਦੀਆਂ ਅਰਦਾਸਾਂ ਕਰਦੇ ਨੇ ਨਾ ਕਾਮਨਾਵਾਂ ਮਨੋ ਕਾਮਨਾਵਾਂ ਪੂਰੀਆਂ ਹੋਣ ਦੀ ਅਰਦਾਸ ਕਰਦੇ ਨੇ ਉਹਨਾਂ ਨੇ ਧਰਮ ਦਾ ਰਸਤਾ ਬੰਦ ਕਰਤਾ ਬਿਲਕੁਲ ਤਾਂ ਪੱਖਾ ਪੱਕਾ ਉਹਨਾਂ ਨੇ ਪੱਥਰ ਦਾ ਬਣ ਲਾਤਾ ਹੈ ਉਹ ਕਹਿੰਦਾ ਮਨ ਕਾ ਸੂਤ ਲੋਭ ਹੈ ਤੁਸੀਂ ਲੋਭ ਨੂੰ ਉਤਸ਼ਾਹਤ ਕਰਦੇ ਹੋ ਲੋਭ ਪਰਮੇਸ਼ਰ ਇਹ ਪੂਰਾ ਕਰੂ ਇਹ ਤਾਂ ਲੋਭ ਬਣਾ ਰਹੇ ਹੋ ਲੋਕਾਂ ਨੂੰ ਹੋਰ ਅਪਵਿੱਤਰ ਕਰ ਰਹੇ ਨੇ ਮਨ ਮਨਾਂ ਨੂੰ ਹੋਰ ਬਲੀਨ ਕਰ ਰਹੇ ਨੇ ਬਲੀਨ ਜੇ ਮਨ ਕਾ ਸੂਤਕ ਲੋਭ ਹੈ ਤਾਂ ਲੋਭ ਦੀ ਅਰਦਾਸ ਕਰਕੇ ਹੋਰ ਬਲੀਨ ਕਰ ਰਹੇ ਨੇ ਉਹਨੂੰ ਮਨ ਨੂੰ ਦੁਖੀ ਥੋੜਾ ਧਰਮ ਹੈ ਕਾ ਧਰਮ ਧਰਮ ਦੇ ਨਾਂ ਤੇ ਅਧਰਮ ਦਾ ਪ੍ਰਚਾਰ ਹੈ ਧਰਮ ਦੇ ਨਾਂ ਤੇ ਧਰਮ ਦਾ ਪ੍ਰਚਾਰ ਹੈ ਪਰ ਹੋ ਰਿਹਾ ਪਹਿਲਾਂ ਤਾਂ ਹੋ ਰਿਹਾ ਸੀ ਸਿੱਧੂ ਕਰ ਰਿਹਾ ਸੀ ਹੁਣ ਸਿੱਖ ਕਰ ਰਿਹਾ ਉਹੀ ਪੁਜਾਰੀ ਇਹ ਆ ਉਹੀ ਪੁਜਾਰੀ ਉਹ ਸੀ ਜਗਾ ਬਦਲੀ ਹੈ ਧਾਰਾ ਨਹੀਂ ਬਦਲੀ ਵਿਚਾਰ ਧਾਰਾ ਬਦਲੀ ਹੈ ਗੁਰੂ ਨੇ ਜਗਾ ਚਾਹੇ ਉਹੀ ਹੋਵੇ ਜੇ ਮੰਦਰ ਵਿੱਚ ਜਾ ਕੇ ਵਿਚਾਰ ਧਾਰਾ ਦਾ ਪ੍ਰਚਾਰ ਕਰੀਏ ਫਿਰ ਕੋਈ ਫਰਕ ਪੈ ਜੂ ਉਹ ਕਾਰ ਦੇ ਮੰਦਰ ਤੇ ਜਾ ਕੇ ਉਹਨਾਂ ਨੇ ਨਖੜੀ ਕਾਰ ਦੀ ਬਾੜੀ ਰਚੀ ਕਿਉਂਕਿ ਬਾਣੀ ਨੂੰ ਤਾਂ ਕੁਝ ਨਹੀਂ ਹੋਇਆ ਬਾਣੀ ਤਾਂ ਅੱਜ ਵੀ ਹੋਈ ਜੀ ਹੈ ਉਹ ਕਾਰ ਦੇ ਮੰਦਰ ਦਾ ਰੰਗ ਨਹੀਂ ਜੜਿਆ ਉਹ ਮੰਦਰ ਨੂੰ ਬਾਣੀ ਦਾ ਰੰਗ ਚੜ ਸਕਦਾ ਹੈ ਉੱਥੇ ਪਰ ਬਾਣੀ ਨੂੰ ਜਗ੍ਹਾ ਦਾ ਰੰਗ ਕਿਵੇਂ ਜੂ ਕੁਝ ਫਲਾਣੀ ਜਗ੍ਹਾ ਅਖੰਡ ਪਾਠ ਕਰ ਲਿਆ ਅਖੰਡ ਪਾਠ ਬਾਣੀ ਬਲੀਰ ਹੋ ਗਈ ਉਹਦੇ ਨਾਲ ਕਬੀਰ ਕਹਿੰਦਾ ਕਬੀਰ ਧਰਤੀ ਸਾਧ ਕੀ ਪਰ ਇਹ ਪੜਦੇ ਤਾਂ ਪਤਾ ਲੱਗਦਾ ਜੇ ਸਮਝਦੇ ਤਾਂ ਪਤਾ ਲੱਗਦਾ ਪੜਿਆ ਦਾ ਕੱਖ ਵੀ ਨਹੀਂ ਸਮਝਿਆ ਦਾ ਕੱਖ ਵੀ ਨਹੀਂ ਇਹਨਾਂ ਨੇ ਗੁਰਬਾਣੀ ਦਾ ਆਹ ਰੋਲਾ ਪਈ ਜਾਂਦਾ ਕਬੀਰ ਧਰਤੀ ਸਾਧਕੀ ਤਸਕਰ ਬੈਠੇਗਾ ਹੈ ਜੇ ਸਾਧ ਦੀ ਧਰਤੀ ਤੇ ਤਸਕਰ ਕਬਜ਼ਾ ਕਰ ਲਵੇ ਚੋਰ ਡਾਕੂ ਕੀ ਧਰਤੀ ਇਹ ਪਵਿੱਤਰ ਹੋ ਜਾਂਦੀ ਹੈ ਹੁਣ ਹਿਰਦੇ ਉੱਤੇ ਮਨ ਨੇ ਡਾਕੂ ਨੇ ਕਬਜ਼ਾ ਕਰ ਲਿਆ ਗੱਲ ਇਹ ਉਹ ਕਹਿੰਦਾ ਮਨ ਦਾ ਕਬਜ਼ਾ ਹੈ ਸਰੀਰ ਤੇ ਰਹਿੰਦੇ ਤੇ ਬੁੱਲ ਦੇ ਉੱਤੇ ਮਨ ਦਾ ਕਬਜ਼ਾ ਸਾਰੇ ਸਰੀਰ ਤੇ ਧਰਤੀ ਸਾਧਦੀ ਹੈ ਮਾਰਗ ਦਾ ਸਾਧ ਹੈ ਜੇ ਮਨ ਹਿਰਦੇ ਵਿੱਚ ਜਾ ਕੇ ਟਿਕ ਜਵੇ ਧਰਤੀ ਸਾਧਦੀ ਤੇ ਮਨ ਟਿਕ ਜਵੇ ਹਿਰਦੇ ਜਾ ਕੇ ਤਾਂ ਧਰਤੀ ਨੂੰ ਭਾਰਨਾ ਪਿਆ ਵੀ ਧਰਤੀ ਨਹੀਂ ਮਲੀਨ ਹੁੰਦੀ ਹੁੰਦੀ ਮਨ ਨੂੰ ਲਾਭ ਹੋਊਗਾ ਮਨ ਬਦਲੂਗਾ ਮਨ ਕੋ ਲਾਹੂ ਲਾਹ ਹੈ ਮਨ ਨੂੰ ਲਾਹ ਮਿਲ ਜੂਗਾ ਉਥੇ ਟਿਕਣ ਦਾ ਚਾਹੇ ਰਾਤ ਨੂੰ ਸੌ ਜਾਂਦਾ ਜਾ ਕੇ ਚਲੇ ਜਾਂਦਾ ਧਰਤੀ ਸਾਥੀ ਤੇ ਬਦਲ ਚੜ ਨੂੰ ਵਕ ਐ ਉੱਠਦਾ ਬੋਝੇ ਨਹੀਂ ਕੋਈ ਹੌਲਾ ਹੋ ਕੇ ਉੱਠਦਾ ਹੌਲਾ ਹੋ ਕੇ ਲਾਹਤ ਮਿਲਿਆ ਸਾਰਾ ਭਾਰ ਦਿਮਾਗ ਤੋਂ ਸਾਰੀ ਥਕਾਨ ਉਤਰ ਗਈ ਇਹ ਵੀ ਲਾਹਾ ਹੀ ਮਿਲਿਆ ਚਾਹੇ ਅਗਿਆਨਤਾ ਨਾਲੇ ਜਾ ਕੇ ਸੌਂ ਗਿਆ ਪਰ ਜੇ ਗਿਆਨ ਨਾਲ ਜਾ ਕੇ ਬੈਠੇ ਫਿਰ ਹੋ ਫਿਰ ਫਿਰ ਕੀ ਹੈ ਫਿਰ ਨਿਰਭਾਰ ਹੋ ਜਾਂਦਾ ਨਿਰਭਾਰ ਇਸ ਨੂੰ ਕਹਿੰਦੇ ਨੇ ਕੋਈ ਚਿੰਤਾ ਨਹੀਂ ਰਹਿੰਦੀ ਤੁਸੀਂ ਕਹਿੰਦੇ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਤਾ ਖਦੀ ਪਵਿੱਤਰਤਾ ਚੜੀ ਗੁਰੂ ਗ੍ਰੰਥ ਸਾਹਿਬ ਮੂਰਖਾਂ ਦੇ ਹੱਥ ਆ ਗਿਆ ਸਭ ਕੁਝ ਪਰਮੇਸ਼ਰ ਦਾ ਸਰਵਿਆਪੀ ਹੈ ਉਹਨੂੰ ਤਾਂ ਕਿਸੇ ਬਲੀਦ ਨਹੀਂ ਲੱਗਦੀ ਤੇ ਪਰਮੇਸ਼ਰ ਦਾ ਸਰਵਿਆਪੀ ਹੈ ਹੁਕਮ ਦਾ ਵਿਆਪੀ ਹੈ ਐ ਤਾਂ ਅਖਰੇ ਨੇ ਹੁਕਮ ਦੇ ਉਹ ਜਿਹੜਾ ਅਸਲੀ ਹੁਕਮ ਹੈ ਵਿਆਪੀ ਹੈ ਉਹ ਚੋਰ ਦੇ ਹਿਰਦੇ ਚ ਵੀ ਹੈ ਸਾਧ ਦੇ ਹਿਰਦੇ ਚ ਦੋਹਾਂ ਦੇ ਚ ਉਹ ਬਰਾਦੀ ਦੇ ਹਿਰਦੇ ਵਿੱਚ ਵੀ ਹੈ ਧਰਮੀ ਦੇ ਹਿਰਦੇ ਵਿੱਚ ਵੀ ਹੈ ਉਹਨੂੰ ਤਾਂ ਬਿਜਲੀ ਹੁੰਦਾ ਪਰ ਇੰਨੀ ਅਕਲ ਕਿੱਥੋਂ ਲਿਆਉਣ ਅਕਲ ਕਿੱਥੋਂ ਆਵੇ ਅਕਲ ਵਾਲਾ ਦਾ ਖਾਣਾ ਹੀ ਨਹੀਂ ਹੈ ਉਹਨੇ ਆਪਣਾ ਅਸਰ ਕਰਨਾ ਹੈ ਦਵਾਈ ਨੇ ਆਪਣਾ ਅਸਰ ਕਰਨਾ ਜੇ ਹਜਮ ਹੋਗੀ ਨਾ ਹਜਮ ਹੋਈ ਦਵਾਈ ਨੂੰ ਕੋਈ ਨਹੀਂ ਫਰਕ ਪੈਂਦਾ ਨਾ ਹਜਮ ਹੋਈ ਦਵਾਈ ਦੀ ਜ਼ਹਿਰ ਨਹੀਂ ਬਣਦੀ ਹੁੰਦੀ ਤਾਂ ਤੇਨ ਕੁਛ ਨਹੀਂ ਹੁੰਦਾ ਕੋਈ ਹਿਰਦ ਆਤਮਾ ਪਵਿੱਤਰ ਹੈ ਆ ਆਤਮਾ ਅਪਵਿੱਤਰ ਹੈ ਧਰਮ ਕਿੰਨਾ ਹੀ ਚੰਗਾ ਹੋਵੇ ਜੋ ਵਰਜੀ ਗ੍ਰੰਥ ਕਹੇ ਜੇ ਆਤਮਾ ਪਵਿੱਤਰ ਹੈ ਮਨ ਪਵਿੱਤਰ ਹੈ ਨਹੀਂ ਮੰਨਣਾ ਉਹਨੂੰ ਲਾਹਾ ਬਣਨਾ ਕੀ ਹੈ ਮਨ ਕਾ ਸੂਤ ਗਲੋਹ ਲੋਭ ਤਿਆਗੇ ਤੋਂ ਬਾਅਦ ਹੀ ਮਨ ਪਹਿਲਾ ਸਟੈਪ ਤਾਂ ਚੱਕੂਗਾ ਧਰਮ ਵੱਲ ਨੂੰ ਜੇ ਲੋਭ ਦਾ ਤਿਆਗ ਕਰੂਗਾ ਜਿਹੜਾ ਜੇ ਲੋਭ ਦਾ ਤਿਆਗ ਨਹੀਂ ਕਰਦਾ ਐ ਕਹੋ ਲੋਭ ਦੀ ਪੂਰਤੀ ਹੈ ਪੱਛਮ ਦੇ ਪਾਸੇ ਪੱਛਮ ਦੇ ਪਾਸੇ ਤੁਲਦੀ ਹੈ ਬੰਦਾ ਦਾ ਮੂੰਹ ਪੱਛਮ ਦੇ ਪਾਸੇ ਨੂੰ ਜਦੋਂ ਲੋਭ ਦੀ ਪੂਰਤੀ ਹੁੰਦੀ ਉਹਦੇ ਚੱਕਣਾ ਤੇ ਗਿਆਨ ਪੂਰਬ ਦੇ ਪਾਸੇ ਸੂਰਜ ਪੂਰਬ ਦੇ ਪਾਸੇ ਹੁੰਦਾ ਚੜਨਾ ਉਧਰੋਂ ਜਿੰਨਾ ਜਰ ਪੱਛਮ ਦੇ ਪਾਸੇ ਨੂੰ ਉਹਨੇ ਮੂੰਹ ਰੱਖਣਾ ਨਾ ਉਹਨਾਂ ਜਿਹੜੇ ਨੂੰ ਗਿਆਨ ਹੋਣਾ ਹੀ ਨਹੀਂ ਉਹਨਾਂ ਜਿਹੜੇ ਗਿਆਨ ਲੈ ਸਕਣਾ ਹੀ ਨਹੀਂ ਇੱਥੇ ਵੀ ਵਿਚਾਰਨਾ ਹੈ ਨਹੀਂ ਬਾੜੀ ਨੂੰ ਪੜੂਗਾ ਜਿਵੇਂ ਪੜ ਪੜ ਗੱਡੀ ਲੱਦੀਏ ਪੜੂਗਾ ਪੜ ਕੇ ਲੋਭ ਦੀ ਪੂਰਤੀ ਵਾਸਤੇ ਅਰਦਾਸ ਕਰੂ ਪੜਦਾ ਪੜਦਾ ਵੀ ਲੋਭ ਦੀ ਚਿਤਵਣਾ ਕਰੂਗਾ ਬਾਣੀ ਪੜਦਾ ਆਇਆ ਵੀ ਮਨ ਚ ਲੋਭ ਰੱਖ ਕੇ ਗੱਲ ਚੱਲੂਗਾ ਪਾਣੀ ਪਾਣੀ ਤੇ ਧਿਆਨ ਨਹੀਂ ਹੋਣਾ ਬਾਣੀ ਤੇ ਧਿਆਨ ਨਹੀਂ ਹੋਣਾ ਲੋਭ ਤੇ ਧਿਆਨ ਹੋਣਾ ਇਸ ਕਰਕੇ ਜਮਾਂ ਟਿਕਦੇ ਲੋਕਾਂ ਦੇ ਜੋ ਜਿਸ ਚੀਜ਼ ਵਾਸਤੇ ਬਾਣੀ ਪੜਦੇ ਨੂੰ ਆਇਆ ਹੈ ਉਹ ਭੁੱਖਾ ਹੈ ਦੁਨਿਆਵੀ ਗੱਲਾਂ ਨੇ ਦੁਨਿਆਵੀ ਗੱਲਾਂ ਦੇ ਵਿੱਚ ਜਿਹੜਾ ਮਨ ਆਇਆ ਹੋਇਆ ਹੁੰਦਾ ਨਾ ਲੋਭ ਚ ਟਿਕਦਾ ਨਹੀਂ ਹੁੰਦਾ ਨਾ ਮਾਇਆ ਟਿਕਦੀ ਹੈ ਨਾ ਮਨ ਟਿਕਦਾ ਲੋਭ ਦੇ ਤਿਆਗ ਤੋਂ ਬਾਅਦ ਅਜੋ ਤਾਂ ਧਰਮ ਵੱਲ ਨੂੰ ਮੂਹੇ ਹੋਇਆ ਲੋਭ ਛੱਡੇ ਤੇ ਵੀ ਲੋਭ ਛੱਡਣਾ ਬਹੁਤ ਬੜੀ ਪ੍ਰਾਪਤੀ ਨਹੀਂ ਹੈ ਕੁਝ ਵੀ ਅਜੋ ਪ੍ਰਾਪਤੀ ਕੁਝ ਨਹੀਂ ਹੈ ਜੇ ਕੋਈ ਕਹਿੰਦਾ ਮੈਂ ਲੋਭ ਛੱਡਦਾ ਮੈਨੂੰ ਪਤਾ ਨਹੀਂ ਕੀ ਮਿਲ ਗਿਆ ਕੱਖ ਵੀ ਨਹੀਂ ਮਿਲਿਆ ਜੋ ਮੂਹ ਹੋਇਆ ਧਰਮ ਵੱਲ ਨੂੰ ਹੁਣ ਤੁਰ ਗਾਹਾਂ ਤੁਰ ਜਾਂ ਗਾਹਾਂ ਤੁਰੂ ਕਰੋਧ ਬਗੈਰਾ ਸਾਰੇ ਛੱਡੇ ਪੈ ਜਾਣੇ ਨੇ ਫਿਰ ਪਹਿਲੇ ਸਟੈਪ ਤੇ ਮੋਹ ਛੱਡਣਾ ਪੈਣਾ ਜੇ ਪਹਿਲੇ ਕਦਮ ਭਰੂ ਨਾ ਉਹ ਛੱਡ ਕੇ ਭਰੂਗਾ ਉਹ ਹੈ ਨਾ ਪੂਰਬਲ ਨੂੰ ਪਹਿਲਾ ਸਟੈਪ ਤਾਂ ਜੇ ਉਹਦਾ ਮੰਨਿਆ ਜਾਊਗਾ ਜੇ ਉਹਨੇ ਬੋਝ ਛੱਡਦਾ ਬੋਝ ਛੱਡੇ ਨਾ ਬੋਝ ਛੱਡੇ ਤੇ ਨਾ ਅਗਲਾ ਕਦਮ ਚੱਪ ਹੋਵੇ ਅਗਲਾ ਕਦਮ ਚੱਕੇ ਨਹੀਂ ਹੋਣਾ ਜਿਹਦਾ ਬੋਝ ਨਹੀਂ ਛੱਡਦਾ ਉਹ ਪਹਿਲਾਂ ਆਪਣੇ ਸਰੀਰ ਦਾ ਹੀ ਛੱਡੇ ਬਾਕੀ ਛੱਡਣ ਦੀ ਲੋੜ ਨਹੀਂ ਬਹੁਤਾ ਪਰ ਆਪੇ ਛੁੱਟ ਜਾਣਾ ਬਾਕੀ ਦੋ ਇਹ ਚੀਜ਼ਾਂ ਨਹੀਂ ਛੱਡਣੀਆਂ ਪਹਿਲਾਂ ਲੋਭ ਨਹੀਂ ਛੱਡਦਾ ਇਹਦਾ ਮੂੰਹ ਨਹੀਂ ਹੁੰਦਾ ਉਹਨੂੰ ਫਿਰ ਇਹਦੇ ਜਿਹੜੀਆਂ ਨਾ ਹਉਮੈ ਕੋਈ ਚੀਜ਼ ਨਹੀਂ ਹੈ ਹਉਮੈ ਤਾਂ ਲੋਭ ਦੇ ਵਿੱਚ ਹੈ ਹਉਮੈ ਲੋਭ ਦੇ ਵਿੱਚ ਹੀ ਹੈ ਜੇ ਲੋਭ ਨਹੀਂ ਰਹੋਗੇ ਕਿੱਥੋਂ ਹੈ ਲੋਭ ਕਰਕੇ ਹੀ ਸਭ ਕੁਝ ਕਰਦੇ ਆ ਆ ਕਿਉਂ ਨਹੀਂ ਹੋਇਆ ਕਿਉਂ ਹੋ ਗਿਆ ਐ ਕਰਕੇ ਛੱਡੂਗਾ ਐ ਸਭ ਲੋਭ ਕਰਕੇ ਹੀ ਹੈ ਇਹਦੇ ਵਿੱਚੋਂ ਹੀ ਆ ਲੋਭ ਛੱਡਤਾ ਹੋਵੇ ਆਪੇ ਛੁੱਟ ਜੂਗੀ ਹੋਵੇ ਛੱਡਣ ਦੀ ਲੋੜ ਨਹੀਂ ਹੈ ਉਹ ਛੱਡ ਦੋ ਬਾਅਦ ਚ ਕਾਰ ਦਾ ਪੰਜਵੇਂ ਨੰਬਰ ਤੇ ਪਿਆ ਹਾਂਜੀ ਜੇਵਾ ਸੂਤਕੂੜ ਜਿਹੜੀ ਅੰਦਰਲੀ ਜੀਵ ਹੈ ਜੇਵਾ ਬਾਹਰਲੀ ਜੀਵ ਨਹੀਂ ਹੁੰਦੀ ਬਾਲੀ ਜੀਵ ਤਾਂ ਬਾਲੀ ਜੀ ਨਾਲ ਤਾਂ ਅਸੀਂ ਕੁਝ ਬੋਲ ਜੋ ਅੰਦਰ ਸਾਡੇ ਹੈ ਨਾ ਉਹ ਪ੍ਰਗਟ ਕਰਦੇ ਆ ਜੇ ਬਾਲ ਅਵਤਾ ਹੈ ਜੀਵ ਨਹੀਂ ਹੈ ਜਦ ਮਾਰ ਬੋਲਦਾ ਚੁੱਪੇ ਚੁੱਪ ਨਾ ਹੋਵੇ ਕਿ ਹੈ ਨਾ ਬਾਲੀ ਜੀ ਤਾਂ ਨਹੀਂ ਬੋਲਦੀ ਪਰ ਅੰਦਰ ਨਹੀਂ ਬੋਲੀ ਜਾਂਦੀ ਹੈ ਬਾਲੀ ਜੀ ਤਾਂ ਨਹੀਂ ਬੋਲਦੀ ਜੋ ਮਨ ਚਾਹੁੰਦਾ ਉਹੀ ਉਹ ਬੋਲਦਾ ਹੈ ਜੋ ਮਨ ਦੀ ਇੱਛਾ ਹੈ ਉਹ ਦੀ ਆਵਾਜ਼ ਇੱਛਾ ਤਾਂ ਪੈਦਾ ਹੁੰਦੀ ਹੈ ਨਾ ਇੱਛਾ ਨੂੰ ਪ੍ਰਗਟੇ ਨਹੀਂ ਕਰਦਾ ਉਹ ਬੋਲਦਾ ਤਾਂ ਫਿਰ ਹੈ ਉਹ ਉਹ ਜਿਹੜੀ ਅੰਦਰ ਜੀਵਨ ਮਨ ਦੀ ਇੱਛਾ ਪੈਦਾ ਕਰਨ ਵਾਲੀ ਜਿਹਪਾ ਬੁੱਧੀ ਦਾ ਨਾ ਹੋਈ ਬੁੱਧੀ ਉਹ ਪੈਦਾ ਕਰਦੀ ਹੈ ਇੱਛਾ ਹੋਰ ਕੌਣ ਕਰਦਾ ਮਨ ਬੁੱਧੀ ਦੋਏ ਰਲ ਕੇ ਪੈਦਾ ਕਰਦੇ ਨੇ ਇਹ ਕੂੜਾ ਉਹਦੇ ਚ ਕੂੜ ਕਿਉਂ ਕੂੜ ਕੀ ਹੈ ਮਾਇਆ ਮਾਇਆ ਦੀ ਇੱਛਾ ਮਾਇਆ ਰਵੋ ਇਹ ਸਭ ਕੂੜ ਹੈ ਮਾਇਆ ਦੀ ਇੱਛਾ ਮਾਇਆ ਰਵੋ ਜੇ ਬਾਹਰੋਂ ਇਹ ਸੂਤ ਕਾ ਮਾਇਆ ਜੋ ਦੇਖਦੀ ਹੈ ਅੱਖ ਨਾਲ ਉਹ ਚਾਹੁੰਦੀ ਹੈ ਵੀ ਇਹ ਮੈਨੂੰ ਮਿਲੇ ਪ੍ਰਾਪਤੀ ਕਰੇ ਜੋ ਦੇਖਦੀ ਹੈ ਉਹਦੇ ਨਾਲ ਸੰਬੰਧ ਬਣਾਏ ਹੋਏ ਨੇ ਦੋਸਤ ਮਿੱਤਰ ਨੇ ਰਿਸ਼ਤੇਦਾਰ ਨੇ ਭਾਈ ਭਤੀਜੇ ਨੇ ਮਾਂ-ਬਾਪ ਨੇ ਧੀਆਂ ਪੁੱਤ ਨੇ ਦੇਖੇ ਨੇ ਨਾ ਅੱਖ ਨਾਲ ਦੇਖਿਆ ਕੀ ਹੈ ਦੇਖਿਆ ਕਿ ਸ਼ਰੀਰ ਆਤਮਾ ਦਾ ਨਾ ਆਪਣੀ ਦੇਖੀ ਨਾ ਕਿਸੇ ਦੀ ਦੇਖੀ ਆਤਮਾ ਕਿਸੇ ਦੀ ਵੀ ਨਹੀਂ ਦੇਖੀ ਨਾ ਆਪਣੀ ਦੇਖੀ ਨਾ ਕਿਸੇ ਦੀ ਦੇਖੀ ਜੋ ਦੇਖਿਆ ਉਹ ਕੂੜ ਹੈ ਜੋ ਸੱਚ ਆਖਣਾ ਦੀਦਾ ਜੇ ਬਾਰੂ ਕੀ ਸੂਤਕਾ ਕਾ ਕੂੜ ਹੈ ਕੂੜ ਸੂਤਕ ਕਰਕੇ ਵੀ ਪੰਡਤ ਨੇ ਖਾਣਾ ਪੀਣਾ ਪਵਿੱਤਰ ਮੰਨ ਖਾਣਾ ਪੀਣਾ ਦਾ ਸਰੀਰ ਚੱਲਿਆ ਜਾਣਾ ਬੁੱਧੀ ਤੇ ਦਾ ਕੀ ਅਸਰ ਭੋਗ ਵੀ ਖਾਣ ਪੀਣ ਦਾ ਖਾਣ ਅਕਲ ਨੇ ਖਾਣਾ ਕੁਝ ਬੰਦੇ ਖਾਣਾ ਕੁਝ ਹੋ ਮਾਰਾ ਪਵਿੱਤਰ ਕਿਵੇਂ ਹੋ ਜੂਗਾ ਜੇ ਮਾਰਾ ਪਵਿੱਤਰ ਹੋਵੇ ਉਹਨਾਂ ਦਾ ਘਰ ਦਾ ਖਾਦੇ ਤੇ ਜਿਹੜੇ ਘਰ ਦੇ ਨਾਲ ਉਹਨਾਂ ਦਾ ਅਲੱਗ ਨਹੀਂ ਹੁੰਦਾ ਪਵਿੱਤਰ ਉਹਨਾਂ ਦਾ ਵੀ ਹੋਣਾ ਚਾਹੀਦਾ ਉਹ ਵੀ ਤਾਂ ਕਰੇ ਨੇ ਉਹ ਘਰ ਦੇ ਬੰਦਿਆਂ ਨਾਲ ਕਿਉਂ ਨਹੀਂ ਪਵਿੱਤਰ ਹੁੰਦਾ ਉਹਨਾਂ ਦਾ ਹੁੰਦਾ ਨਹੀਂ ਪੜਨ ਦਾ ਹੋ ਜੂਗਾ ਹੋਰ ਕੋਈ ਗੱਲ ਮੈਂ ਬਾਕੀ ਉਹਦਾ ਨਹੀਂ ਹੁੰਦਾ ਇਕੱਲੇ ਪੰਡਤ ਦਾ ਹੀ ਪਵਿੱਤਰ ਹੁੰਦਾ ਪੰਡਤ ਨੇ ਇਕੱਲੇ ਨਹੀਂ ਖਾਣਾ ਉਹਨਾਂ ਦੇ ਕਰਦਾ ਬਾਕੀ ਸਾਰੀ ਦੁਨੀਆ ਖਾਵੇ ਚਾਹੇ ਇਹ ਨਹੀਂ ਹੈ ਵੀ ਕੋਈ ਵੀ ਨਹੀਂ ਖਾਂਦਾ ਸਿਰਫ ਪੰਡਤ ਨਹੀਂ ਖਾਂਦਾ ਪੜਨ ਤਾਂ ਆਪਣੇ ਆਪ ਨੂੰ ਸੁਪੀਰੀਅਰ ਸਮਝਦਾ ਨਾ ਸਭ ਤੋਂ ਘਟੀਆ ਮਾਨ ਹੈ ਦਾ ਜਿਹੜਾ ਉਹੀ ਮੈਲਾ ਹੋ ਜਾਂਦਾ ਲੋਕਾਂ ਦਾ ਮੈਲਾ ਨਹੀਂ ਹੁੰਦਾ ਉਹਦਾ ਮੈਲਾ ਹੋ ਜਾਂਦਾ ਜਦੋਂ ਨਾ ਘਟੀਆ ਹੋ ਘਟੀਆ ਨੂੰ ਖਤਰਾ ਹੈ ਕਮਜ਼ੋਰ ਹੈ ਮਾਨਵ ਦਾ ਜਿਹਨੂੰ ਖਤਰਾ ਹੈ ਜਿਹੜਾ ਮਜ਼ਬੂਤ ਹੈ ਉਹ ਖਤਰਾ ਨਹੀਂ ਹੈ ਉਹਦਾ ਤਾਂ ਮਨ ਕਮਜ਼ੋਰ ਹੈ ਫਿਰ ਇਹਨੂੰ ਖਤਰਾ ਵੀ ਬਲੀਨ ਨਾ ਹੋਏ ਵੀ ਮੇਰਾ ਭੈ ਹੈ ਉਹ ਦੂਜੇ ਨੂੰ ਕੋਈ ਭੈ ਨਹੀਂ ਭੈ ਅਗਿਆਨਤਾ ਦੀ ਨਿਸ਼ਾਨੀ ਹੁੰਦੀ ਹੈ ਜਿੰਨਾ ਕਿਸ ਨੂੰ ਭੈ ਜ਼ਿਆਦਾ ਉਨੀ ਉਹ ਅਗਿਆਨਤਾ ਜਾਂਦਾ ਉਹਦੇ ਵਿੱਚ ਜੇ ਪੰਡਤ ਨੂੰ ਪਾਇਆ ਆ ਤਾਂ ਉਹਦਾ ਪਖੰਡ ਹੈ ਜਾਣ ਬੁੱਝ ਕੇ ਕਰਦਾ ਵੀ ਮੈਨੂੰ ਸੁਪੀਰੀਅਰ ਮੰਨ ਕਿਆ ਫਿਰ ਦੀ ਜੇ ਮੰਨ ਕੇ ਕਰਦਾ ਉਹ ਸੱਚ ਫਿਰ ਹੋ ਗਿਆ ਜੀ ਜੀਵਾ ਸੂਤਰ ਕੂੜ ਦੋ ਗੱਲਾਂ ਜਿਹੜੀਆਂ ਆਈਆਂ ਨੇ ਦੋ ਗੱਲਾਂ ਧਰਮ ਨਾਲ ਰਿਲੇਟਡ ਨੇ ਇਹ ਦੋਏ ਗੱਲਾਂ ਹੁਣ ਤੱਕ ਕਿਹੜੀਆਂ ਕਿਹੜੀਆਂ ਆਈਆਂ ਨੇ ਮਨ ਦਾ ਸੁਤਕ ਲੋਭ ਹੈ ਮਨ ਨਿਰਾਕਾਰੀ ਹੈ ਨਿਰਾਕਾਰੀ ਦੁਨੀਆ ਦੀ ਗੱਲ ਅਗੇ ਜਿਹਬਾ ਇਹ ਵੀ ਨਿਰਾਕਾਰੀ ਦੁਨੀਆ ਦੀ ਜਿਹੜੀ ਤੀਜੀ ਗੱਲ ਆਉਣੀ ਹੈ ਨਿਰਾਕਾਰੀ ਦੁਨੀਆ ਦੀ ਇਹਨੂੰ ਦੂਈ ਦੁਨੀਆ ਦੇ ਵਿੱਚ ਨਾਲ ਅਰਥ ਕਰ ਲਵੇ ਤੇ ਤੀਜੀ ਦੀ ਹੈ ਦੁਨੀਆ ਦੀ ਵਿਚਾਰ ਕਰ ਲੈਂਦੇ ਅੱਖੀ ਸੂਤਕ ਵੇਖਣਾ ਪਰਤਰੀਆ ਪਰਤਨ ਰੂਪ ਆ ਦੇਖੋ ਅੱਖੀ ਸੂਤਕ ਵੇਖਣਾ ਪਰਤਰੀਆ ਪਰਤਨ ਰੂਪ ਇਹ ਵੀ ਨਿਰਾਕਾਰੀ ਦੁਨੀਆ ਦੀ ਤਰੀਆ ਹੈ ਔਰ ਨਿਰਾਕਾਰੀ ਦੁਨੀਆ ਦਾ ਰੂਪ ਇਹ ਦੋ ਗੱਲਾਂ ਪਿਛਲੀਆਂ ਨਕਸ਼ਾ ਜਿਹੜਾ ਦੋ ਚੀਜ਼ਾਂ ਨੇ ਪਹਿਲਾਂ ਨਿਰਾਕਾਰੀ ਦੁਨੀਆ ਦੀਆਂ ਨੇ ਆ ਤੀਜੀ ਇਹ ਦੁਨੀਆ ਦੇ ਵਿੱਚ ਕਿਵੇਂ ਆ ਗਈ ਗੱਲ ਤੀਜੀ ਉੱਥੇ ਜਾਊਗੀ ਇਹ ਔਖਾ ਇਹਦਾ ਅਰਥ ਕਰਨਾ ਔਖਾ ਉਹ ਤਾਂ ਸੌਖਾ ਸੀ ਉਹਦਾ ਸੀ ਅਸਮਾਨ ਦੀ ਜਾਣਤਾ ਉੱਥੇ ਉਹਨੇ ਤੀਜੀ ਚੀਜ਼ ਦਿਖਾਉਣਾ ਨਹੀਂ ਦਿਖਦੀ ਇੱਥੇ ਆ ਕੇ ਔਖਾ ਹੋ ਗਿਆ ਇੱਥੇ ਤਾਂ ਆਪਾਂ ਕਰਨਾ ਹੈ ਵਰਤਰੀਆ ਵਰਤਰ ਰੂਪ ਇੱਥੇ ਵਰਤਰੀਆ ਹੁੰਦੀ ਹੋਈ ਨਹੀਂ ਕਿਸੇ ਦੀ ਕੋਈ ਔਰਤ ਹੁੰਦੀ ਹੋਈ ਨਹੀਂ ਗੁਰਬਾਣੀ ਦੀ ਬੰਦੀ ਤੁਸੀਂ ਬੰਦੀ ਜਾਓ ਕਾਕੀ ਮਾਤ ਪਿਤਾ ਕੋ ਕਾਕੋ ਕੌਣ ਪੁਰਖ ਕੀ ਜੋਈ ਇੱਥੇ ਤਾਂ ਕੱਟਤੀ ਤਰੀਏ ਤਾਂ ਹੁੰਦੀ ਹੋ ਨਹੀਂ ਹੁੰਦੀ ਆ ਤਾਂ ਕਿਵੇਂ ਮੰਨ ਲਾਂਗੇ ਇਸ ਤਰੀਏ ਹੁੰਦੀ ਗੁਰਬਾਣੀ ਨਹੀਂ ਮੰਨਦੀ ਕਿਸੇ ਨੂੰ ਕਿਸੇ ਦੀ ਔਰਤ ਕਿਸੇ ਨੂੰ ਕਿਸੇ ਦਾ ਬਾਪ ਕਿਸੇ ਨੂੰ ਕਿਸੇ ਦਾ ਪੁੱਤ ਤਾਂ ਮੰਨਦੀ ਹੋਣੀ ਨਹੀਂ ਤੁਸੀਂ ਇਹ ਦੁਨੀਆ ਜੜ ਨਹੀਂ ਕਰ ਸਕਦੇ ਜੇ ਕਰੋਗੇ ਤਾਂ ਮੂਰਖੋ ਫਿਰ ਗੁਰਬਾਣੀ ਦਾ ਅਰਥ ਕਿਵੇਂ ਠੀਕ ਹੋਊ ਇਹਦੇ ਅਰਥ ਹੈ ਜਿਹੜਾ ਸਾਰੀ ਦੁਨੀਆ ਦੇ ਹੋਣਗੇ ਮੂਰਖਾਂ ਨੇ ਇੱਥੇ ਕਰ ਲੈ ਉਹ ਗੱਲ ਭੁੱਲ ਗਏ ਇਹਨਾਂ ਨੇ ਉਹ ਗੱਲ ਭੁੱਲ ਗਏ ਕੌਣ ਪੁਰਖ ਕੀ ਜੋਈ ਜੇ ਉਹ ਗੱਲ ਯਾਦ ਹੁੰਦੀ ਨਾ ਕੌਣ ਪੁਰਖ ਕੀ ਜੋਈ ਫੇਰ ਨਹੀਂ ਸੀ ਅਰਥ ਕਰ ਸਕਦੇ ਭਾਈ ਇੰਨਾ ਦੇ ਦਿਮਾਗ ਹੁੰਦਾ ਵਿਦਵਾਨਾਂ ਦਾ ਦੋ ਲਾਈਨਾਂ ਜਿਹੜੀਆਂ ਪਰੇ ਪੜ੍ਹਨੀਆਂ ਉੱਪਰ ਲੀਆਂ ਉਹਦੇ ਬਾਅਦ ਜਦ ਤੀਜੀ ਲਾਈਨ ਤੇ ਚੌਥੀ ਜਾ ਜਾਂਦੇ ਨੇ ਫੇਰ ਭੁੱਲ ਜਾਂਦੇ ਉੱਤੇ ਕੀ ਫੜ ਗਿਆ ਤਿੰਨ ਲਾਈਨਾਂ ਦੇ ਬਾਅਦ ਭੁੱਲ ਜਾਂਦੇ ਨੇ ਉੱਪਰਲੀ ਲਾਈਨ ਔਰ ਦੂਈ ਲਾਈਨ ਤਾਂ ਸ਼ਾਇਦ ਯਾਦ ਰਹਿ ਜਾਂਦੀ ਹੋਵੇ ਪਰ ਤੀਜੀ ਚੌਥੀ ਤੇ ਤਾਂ ਭੁੱਲੇ ਜਾਂਦੇ ਨੇ ਸਾਰੇ ਸਾਫ ਸਾਫ ਤੀਜੀ ਚੌਥੀ ਲਾਈਨ ਦੇ ਵਿੱਚ ਆਪਾ ਵਿਰੋਧੀ ਅਰਥ ਕਰ ਜਾਂਦਾ ਜਗਾ ਜਗਾ ਦੇਖੇ ਉਹ ਪਤਾ ਨਹੀਂ ਦੋ ਲੈਣਾ ਮੈਂ ਉੱਪਰ ਕੀ ਲਿਖਿਆ ਹੈ ਥੱਲੇ ਦੋ ਲੈਣਾ ਛੱਡ ਕੇ ਜਿਹੜਾ ਅਰਥ ਕਰੇ ਨਾ ਬਿਲਕੁਲ ਆਪਾ ਵਿਰੋਧੀ ਕਰ ਜਾਂਦਾ ਵਿਦਵਾਨ ਹੈ ਨਾ ਇੰਨੀ ਕੁ ਬੁੱਧੀ ਹੁੰਦੀ ਹੈ ਨਾ ਦੀ ਜਦੇ ਭੁੱਲ ਜਾਂਦੇ ਨੇ ਕਰਕੇ ਅਰਥ ਕੌਣ ਪੁਰਖ ਕੀ ਜੋਈ ਨਹੀਂ ਅਰਥ ਕਰ ਸਕਦੇ ਗੁਰਬਾਣੀ ਨਹੀਂ ਮੰਨਦੀ ਕੋਈ ਕਿਸੇ ਦੀ ਔਰਤ ਹੁੰਦੀ ਹੈ ਸਮਝਿਆ ਨਹੀਂ ਗੁਰਬਾਣੀ ਦੀ ਭਾਸ਼ਾ ਜਿਹਨੂੰ ਬੰਦੇ ਜਾਂਦਾ ਸੰਸਾਰੀ ਭਾਸ਼ਾ ਜਿਹਨੂੰ ਬੰਦੇ ਜਾਂਦਾ ਸੰਸਾਰ ਮੰਨਦਾ ਨਾ ਕੋਈ ਮਾਂ ਮੰਨਦਾ ਕਾਕੀ ਬਾਤ ਕਿਉਂਕਿ ਆਤਮਾ ਦੇ ਲੈਵਲ ਤੇ ਗੱਲ ਕਰਨਾ ਬਾਣੀ ਦੇ ਕਰਦੀ ਆਤਮਾ ਦੇ ਲੈਵਲ ਤੇ ਤਾਂ ਆਤਮਾ ਦਾ ਆਪਣੇ ਗਾਲ ਹੈ ਅਧੀ ਅੰਦਰ ਹੈ ਸਾਹ ਲੈਂਦੀ ਅਧੀ ਬਾਹਰ ਹੈ ਇਹਨਾਂ ਦਾ ਰਿਸ਼ਤਾ ਵਿੱਚ ਹੋਰ ਕਿਸੇ ਨਾਲ ਇਹਦਾ ਰਿਸ਼ਤਾ ਨਹੀਂ ਬਾਹਰ ਇਹਦਾ ਕਿਸੇ ਨਾਲ ਰਿਸ਼ਤਾ ਨਹੀਂ ਆਤਮਾ ਦੇ ਦੋ ਟੁਕੜੇ ਨੇ ਇਹਨਾਂ ਦਾ ਹੀ ਆਪਸ ਵਿੱਚ ਰਿਸ਼ਤਾ ਹੈ ਬਸ ਜਿੰਨੇ ਵੀ ਰਿਸ਼ਤੇ ਕਹੇ ਨੇ ਗੁਰਦੇਵ ਨਾਲ ਕਹੇ ਹੋਏ ਨੇ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰ ਗੁਰਦੇਵ ਸਖਾ ਗਿਆਨ ਪੰਜਨ ਉਹ ਗੁਰਦੇਵ ਗੁਰਦੇਵ ਗੁਰਦੇਵ ਗੁਰਦੇਵ ਲਫ਼ਜ਼ ਜਿਹੜਾ ਆਇਆ ਹੋਇਆ ਉਹ ਤੋਂ ਇਹ ਪਤਾ ਲੱਗਦਾ ਸਾਰੇ ਰਿਸ਼ਤੇ ਇਕੱਲੇ ਗੁਰਦੇਵ ਨਾਲ ਨੇ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਤੂੰ ਦੱਸੋ ਜਿਹਨੂੰ ਮਾਤਾ ਕਹਿੰਦਾ ਇਹਨੂੰ ਪਿਤਾ ਕਹਿੰਦਾ ਬੰਦਬ ਨੂੰ ਭਰਾਤਾ ਕਿਵੇਂ ਕਹਿੰਦਾ ਗੱਲ ਅਗਲ ਦੀ ਹੈ ਕੌਣ ਮਨੂ ਨੂੰ ਦੁਨੀਆ ਦੇ ਵਿੱਚ ਇਹ ਭਾਸ਼ਾ ਨੂੰ ਕਿਹੜਾ ਮੰਨੂਗਾ ਸੰਸਾਰੀ ਭਾਸ਼ਾ ਜੇ ਹੋਵੇ ਤਾਂ ਗੱਲ ਦੀ ਗੱਲ ਹੈ ਕੋਈ ਹੈ ਉਹ ਭਰਾਤਾ ਦਾ ਨਹੀਂ ਕਹਿ ਸਕਦੇ ਨਾ ਬਾਪ ਨੂੰ ਪਿਤਾ ਮਾਤਾ ਦੋਏ ਨਹੀਂ ਕਹਿ ਸਕਦੇ ਜਿਹੜਾ ਨਿਰਾਕਾਰੀ ਦੁਨੀਆ 'ਚ ਐਵੇਂ ਹੀ ਚੱਲਦੇ ਨੇ ਸਾਰੇ ਰਿਸ਼ਤੇ ਇੱਕ ਨਾਲੇ ਨੇ ਰੱਖਾ ਤੂੰ ਮੇਰਾ ਰੱਖਾ ਸਭ ਦੀ ਥਾਂ ਉਹ ਜਿਹੜਾ ਅੰਦਰਲਾ ਆਤਾ ਹੈ ਨਾ ਉਹਦੇ ਨਾਲ ਸਾਰੇ ਰਿਸ਼ਤੇ ਨੇ ਹੋਰ ਕਿਸੇ ਨਾਲ ਕੋਈ ਰਿਸ਼ਤਾ ਹੀ ਨਹੀਂ ਇਹਦਾ ਕਿਸੇ ਨਾਲ ਵੀ ਨਹੀਂ ਹੈ ਇੱਕ ਦਾ ਨਹੀਂ ਰਿਸ਼ਤਾ ਕਿਸੇ ਨਾਲ ਹੈ ਬਸ ਇੱਕ ਹੋ ਜਵੇ ਇਹ ਦੁਆ ਦੇ ਆਦਾ ਦਾ ਰਿਸ਼ਤਾ ਹੁੰਦਾ ਹੋਦਾ ਹੋਵੇ ਦੁਆ ਦੇ ਕੋਲ ਬਸ ਫਿਰ ਸੱਚਖੰਡ ਸਾਰੇ ਬਰਾਬਰ ਨੇ ਹੋਰ ਕਿਸੇ ਨਾਲ ਕੋਈ ਰਿਸ਼ਤਾ ਹੀ ਨਹੀਂ ਉਹ ਤਾਂ ਬਰੇ ਸਾਰੇ ਕੀ ਸੂਤ ਕੇ ਵੇਖਣਾ ਪਰਤਰੀਆ ਪਰਤਨ ਪਰਤਰੀਆ ਦਾ ਮਤਲਬ ਕੀ ਹੈ ਪ੍ਰਾਈ ਮਤ ਤਰੀਆ ਮਤ ਹੁੰਦੀ ਹੈ ਹੁਣ ਕਿਵੇਂ ਬਦਲ ਗਿਆ ਮਤ ਤਰੀਆ ਹੁੰਦੀ ਹੈ ਜੋ ਇਹ ਖਸਮ ਹੈ ਜਾਇਆ ਹੈ ਉਲਟੀ ਗੱਲ ਜੋ ਇਹ ਔਰਤ ਨੇ ਆਪਣਾ ਖਸਮ ਪੈਦਾ ਕੀਤਾ ਕਾਹਦੇ ਨਾਲ ਪੈਦਾ ਕਰ ਲੈ ਬਈ ਬਹੁਤ ਪੁੱਠੀ ਗੱਲ ਹੈ ਬ੍ਰਹਮ ਗਿਆਨ ਦੀ ਬਹੁਤ ਉਲਟੀ ਗੱਲ ਹੈ ਸਮਝਣੀ ਜੋ ਨੇ ਔਰਤ ਨੇ ਆਪਣਾ ਪਤੀ ਪੈਦਾ ਕਰ ਲਿਆ ਪਤੀ ਦੇ ਬਿਨਾ ਆਦਮੀ ਪੈਦਾ ਕਰਨਾ ਉਹਦਾ ਬੱਚਾ ਕਿਵੇਂ ਪੈਦਾ ਹੋਵੇ ਪਹਿਲੀ ਤਾਂ ਗੱਲ ਇਹ ਜੇ ਬਾਣੀ ਵਿਚਾਰਦੇ ਨਾ ਜਦ ਵਿਦਵਾਨਾਂ ਨੇ ਵਿਚਾਰੀ ਹੈ ਮੱਤ ਮਾਰਤੀ ਕਬੀਰ ਨੇ ਪੜਤਾ ਦੀ ਕਹਿੰਦਾ ਕਰੋ ਅਰਥ ਬੂਝੋ ਮੋਰ ਗਿਆ ਨਾ ਤਾਂ ਹੀ ਕਹਿੰਦਾ ਹੋ ਕਰੋ ਅਰਥ ਤੇ ਕਿਵੇਂ ਕਰਦੇ ਗੱਲ ਸੱਚ ਹੈ ਬਾਣੀ ਸੱਚੀ ਹੈ ਭਾਰਤ ਅਰਥ ਵਿਦਵਾਨ ਕਰਕੇ ਦਿਖਾਵੇ ਜੋ ਇਹ ਸਮਝ ਜਾਏ ਉਹ ਪਏ ਨੇ ਅਸ ਕੀਤੇ ਪਤਾ ਸਾਨੂੰ ਕੀ ਕੀ ਕੀਤੇ ਢੂੜ ਕਿਤੇ ਕਿਤੇ ਉਲਝੇ ਜੇ ਬਿਨ ਸਰਬਣੀ ਖੀਰ ਪਿਆ ਹੁਣ ਕੰਨਾਂ ਨਾਲ ਕੋਈ ਦੁੱਧ ਪੀਂਦਾ ਦੇਖਿਆ ਸਰਬਣ ਦਾ ਕੰਨ ਹੁੰਦੇ ਨੇ ਕੰਨਾਂ ਦੇ ਬਿਨਾਂ ਦੁੱਧ ਪਲਾਤਾ ਜੇ ਕਾਲੇ ਦੁੱਧ ਪਾ ਦਈਏ ਕਿਸੇ ਦੇ ਜਿਹੜਾ ਮਾੜਾ ਮੋਟਾ ਸੁਣਦਾ ਵੀ ਬੰਦ ਹੋ ਜੀ ਕੱਲ ਰੋਗੀ ਹੋ ਜਾਣਗੇ ਨੁਕਸਾਨ ਹੋਊਗਾ ਇਹ ਨਿਰਾਕਾਰੀ ਦੁਨੀਆ ਦੇ ਸਰੀਰਾਂ ਦੀ ਇਦਾਂ ਹੀ ਹੁੰਦੀ ਹੈ ਜੋਏ ਕੌਣ ਹੈ ਜੋਏ ਬੁੱਧੀ ਜਿਹੜੀ ਮਾਤਾ ਸਾਡੇ ਕੋਲ ਜੋਏ ਜਦੋਂ ਨਾ ਬ੍ਰਹਮ ਗਿਆਨ ਲੈਂਦੀ ਲੈਂਦੀ ਨਾ ਲੈਂਦੀ ਲੈਂਦੀ ਨੇ ਮਨ ਪੈਦਾ ਹੋ ਗਿਆ ਜਿੰਨਾ ਚਿਰ ਦਾ ਮਨ ਮਾਨਾ ਹੈ ਉਹਨਾਂ ਚਿਰ ਦਾ ਬੱਚਾ ਹੈ ਜਦ ਜਦ ਮਨ ਇੱਕ ਹੋ ਕੇ ਪੈਦਾ ਹੋਇਆ ਨਾ ਇਹ ਅੰਦਰੋਂ ਫਿਰ ਹੀ ਇਹ ਬੁੱਧੀ ਦਾ ਖਸਮ ਹੈ ਤੇ ਬੁੱਧੀ ਨੇ ਪੈਦਾ ਕੀਤਾ ਸੂਰਡਾ ਪੜਾਵਤ ਕਰਕਾ ਤਰੀਕਾ ਤੇ ਕਰਦਾ ਤਰੀਕੇ ਵਿੱਚ ਸੁਹਾਗਣ ਹੋ ਗਈ ਔਰਤ ਸੁਹਾਗਣੇ ਤਰੀ ਹੋਈ ਹੁੰਦੀ ਜਿਹੜੀ ਸੁਹਾਗਣ ਦੀ ਕਾਹਦੀ ਤਰੀ ਹੋਈ ਆ ਜਾਕਾ ਥਿਰ ਸੋ ਸਵਾਲ ਸੁਭਾਗ ਥਿਰ ਹੋ ਗਿਆ ਬਹੁਤ ਔਖੀ ਗੱਲ ਹੈ ਔਖੀ ਵੀ ਨਹੀਂ ਹੈ ਉਸੇ ਭਾਰ ਇਹ ਅਲਜਬਰਾ ਹੈ ਜਈ ਹੈ ਇਹ ਅਲਜਬਰਾ ਹੈ ਜਈ ਹੈ ਪੁੱਠਾ ਹੀ ਹੈ ਸਾਰੀ ਗੱਲ ਨਿਰਾਕਾਰ ਦੀ ਦੁਨੀਆ ਦੀ ਪੁੱਠੀ ਹੈ ਸੰਸਾਰ ਨਾਲੋਂ ਸੰਸਾਰੀ ਬੋਲੀ ਨਾਲ ਦਬ ਉਲਟਾ ਸਭ ਕੁਝ ਮੇਰੇ ਸਰਬਣੀ ਖੀਰ ਪਿਆਇਆ ਪਹਿਲਾ ਤਾਂ ਕੰਨਾਂ ਵਾਲਾ ਬਾਣੀ ਸੁਣੀ ਇਹਦਾ ਸੁਣੀ ਬੁੱਧੀ ਨੇ ਆਪ ਮਨ ਨੂੰ ਪਾਸ ਆਉਣ ਕੀਤੀ ਮਨ ਨੂੰ ਪੜਾਇਆ ਗੁਰਬਾਣੀ ਜਿਹੜੀ ਆਪਾਂ ਬੋਲਦੇ ਆ ਅਕਲ ਸੁਣਦੀ ਹੈ ਅਕਲ ਸਮਝਦੀ ਹੈ ਮਨ ਨੂੰ ਪਾਸ ਆਉਣ ਕਰਦੀ ਹੈ ਪੜਾਉਂਦੀ ਹੈ ਮਨ ਨੂੰ ਮਨ ਨੂੰ ਸਮਝਾਉਂਦੀ ਹੈ ਨਾ ਆਪ ਸਮਝ ਕੇ ਮਨ ਨੂੰ ਸਮਝਾਉਂਦੀ ਹੈ ਬੁੱਧੀ ਪਰ ਨਹੀਂ ਤਾਂ ਬੁੱਧੀ ਬਣਾਉਂਦੀ ਹੈ ਕਿਉਂਕਿ ਸਮਝਣਾ ਬੁੱਧੀ ਦਾ ਵਿਸ਼ਾ ਨਾ ਮਨ ਨੂੰ ਬਣਾਉਣਾ ਬੁੱਧੀ ਦਾ ਵਿਸ਼ਾ ਇਹ ਸਰਬਣਾ ਨਾਲ ਸੁਣਦੀ ਹੈ ਬੁੱਧੀ ਪਰ ਜਦੋਂ ਅੰਦਰ ਇੱਕ ਹੋ ਕੇ ਉੱਗਦਾ ਨਾ ਸਤਗੁਰ ਉਦੋਂ ਫਿਰ ਫਿਰ ਕੰਨੀ ਸੁਣਨ ਵਾਲੀ ਗੱਲ ਆ ਜਾਂਦੀ ਹੈ ਫਿਰ ਸਰਬੜੀ ਖੀਰ ਪਿਆ ਸਭ ਲੱਗੀ ਗੱਲ ਦੀ ਕਿੱਥੇ ਕਿੱਥੇ ਗਈ ਹੈ ਜਾ ਜਾਇਆ ਤਾਂ ਫਿਰ ਕੰਨਾਂ ਦੀ ਲੋੜ ਨਹੀਂ ਬਿਨ ਸਰਬੜੀ ਖੀਰ ਪਿਆ ਆ ਫਿਰ ਡਾਇਰੈਕਟ ਜਿਹੜੀ ਤੁਰਕੀ ਬਾਣੀ ਨਾਲ ਸੰਪਰਕ ਹੋ ਗਿਆ ਫਿਰ ਫਿਰ ਕੰਨੀ ਸੁਣਨਾ ਅੱਖਾਂ ਵਾਜੋ ਦੇਖਣਾ ਬਿਨ ਕੰਨੀ ਸੁਣਨਾ ਪੈਰਾਂ ਬਾਝੋਂ ਚੱਲਣਾ ਬਿਨ ਹੱਥੀ ਕਰਨਾ ਨਾਨਕ ਹੁਕਮ ਪਛਾਣ ਕੇ ਤਖਸਮੇ ਮਿਲਣਾ ਤਾਂ ਇਹਨਾਂ ਉਤਲੀਆਂ ਪੰਕਤੀਆਂ ਦੇ ਅਰਥ ਹੋਣਗੇ ਜਾ ਕੇ ਇਹ ਬਦਲੀ ਹੋਈ ਅਵਸਥਾ ਦੀ ਗੱਲ ਹੈ ਹੁਣ ਤੁਰੀ ਅਵਸਥਾ ਦੀ ਗੱਲ ਹੈ ਮੈਨੂੰ ਸਰਬਣੀ ਕੀਰ ਪਿਆਰ ਤੇ ਤੁਰੀ ਅਵਸਥਾ ਦੇ ਜਾ ਕੇ ਆ ਸਰੀਰ ਉਤੇ ਸਰੀਰ ਦੀ ਲੋੜ ਨਹੀਂ ਅੰਦਰ ਬਾਹਰ ਦੀ ਬਿਲਕੁਲ ਲੋੜ ਨਹੀਂ ਫਿਰ ਸਰੀਰ ਦੀ ਲੋੜ ਹੈ ਸਿਰਫ ਇੱਕ ਹੋਣ ਤੱਕ ਜਿੰਨਾ ਚਿਰ ਇੱਕ ਦੀ ਨਾ ਹੁੰਦਾ ਉਹਨਾਂ ਚਿਰ ਸਰੀਰ ਦੀ ਲੋੜ ਹੈ ਕੰਨਾਂ ਨਾਲ ਸੁਣਨ ਵਾਲੀ ਬਣੀ ਦੀ ਲੋੜ ਹੈ ਇਹ ਕੋਈ ਤਾਂ ਉਗਵੇ ਹੀ ਹੈ ਫਿਰ ਤਾਂ ਫਿਰ ਤਾਂ ਉਗਵੇ ਹੀ ਹੈ ਅੱਖੀ ਸੂਤਕ ਵੇਖਣਾ ਪਰਤਰੀਆ ਪਰਤਨ ਰੂਪ ਅੱਖੀ ਸੂਤਕ ਵੇਖਣਾ ਪਰਤਰੀਆ ਪਰਤਨ ਰੂਪ ਜਿਹੜੀ ਪਰਤਰੀਆ ਦੇਖਣੀ ਹੈ ਪਰਤਰੀਆ ਕੀ ਹੁੰਦੀ ਮਨਮਤ ਪਰਤਰੀਆ ਅੰਤਰਾਤਮਾ ਦੀ ਆਵਾਜ਼ ਸਮਝੀ ਇੱਕ ਅੰਤਰਾਤਮਾ ਦੀ ਆਵਾਜ਼ ਸਮਝੀ ਇੱਕ ਪਰਤਰੀਆ ਨਹੀਂ ਹੈ ਇਹ ਇਹ ਗੁਰਮੁਖ ਦੀ ਆਵਾਜ਼ ਅੰਦਰ ਅੰਦਰ ਸੰਤ ਦੀ ਆਵਾਜ਼ ਅੰਦਰ ਦੀ ਆਵਾਜ਼ ਅੰਦਰ ਸਮਝੇ ਇੱਕ ਅੰਤਰਾਤਮਾ ਦੀ ਆਵਾਜ਼ ਤਾਂ ਪਰਮੇਸ਼ਰ ਦੀ ਆਵਾਜ਼ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਸੱਚ ਦੀ ਆਵਾਜ਼ ਕਹ ਲੋ ਸੱਚ ਦੀ ਹੈ ਆ ਜਿਹੜੀ ਦੂਈ ਆਵਾਜ਼ ਹੈ ਨਾ ਮਨਮਤ ਦੀ ਆਪ ਆਪਣੀ ਬੁੱਧ ਹੈ ਜੇਤੀ ਇਹ ਪਰਤਰੀ ਹੈ ਕਿੰਨੀਆਂ ਬੱਤਾਂ ਨੇ ਵਰਤਰੀਆਂ ਹੋਈਆਂ ਹਾਂ ਉਹ 400 474 ਪਰਤਰੀਆਂ ਦੇ ਨੇ ਉਹ ਪਰਤਰੀਆਂ ਦੇ ਰੂਪ ਨੇ ਦਿਖਾਏ ਹੋਏ ਪਰ ਕਿਰਿਆ ਪਰ ਧਨ ਪਰ ਧਨ ਕਿਹਦਾ ਪਰ ਧਨ ਦਾ ਉਹਦਾ ਗਿਆਨ ਧਨ ਗਿਆਨ ਨਾ ਧਨ ਕਿਰਿਆ ਮਾਤਾ ਤੇ ਧਨ ਗਿਆਨ ਉਹਦਾ ਰੂਪ ਜਿਹੜਾ ਦੇਖਣਾ ਜੋ ਦਿਖਾ ਰਹੀ ਹੈ ਜੋ ਦਰਸ਼ਨ ਕਰਾ ਰਹੀ ਹੈ ਮਤ ਜਿੱਦੂ ਮਤ ਕੀ ਦਰਸ਼ਨ ਕਰਾ ਰਹੀ ਹੈ ਜਿੱਦੂ ਮਤ ਵੀ ਕਰਾ ਰਹੀ ਹੈ ਸਿੱਧੂ ਹੈ ਨਾ ਦਰਸ਼ਨ ਰੂਪ ਅਪਾਰ ਰੂਪ ਦਰਸ਼ਨ ਕਹਿੰਦਾ ਅਪਾਰ ਰੂਪ ਹੈ ਕਹਿੰਦੇ ਵਧੀਆ ਤੋਂ ਵਧੀਆ ਮੂਰਤੀ ਸੁੰਦਰ ਤੋਂ ਸੁੰਦਰ ਕੱਢਦੇ ਨੇ ਕਹਿੰਦੇ ਉਹ ਤੋਂ ਸੁੰਦਰ ਹੋਰ ਕੋਈ ਨਹੀਂ ਹੈ ਫਿਰ ਵੀ ਰੂਪ ਅੱਖਾਂ ਨੂੰ ਦੇਖਣ ਵਾਲਾ ਹੀ ਆ ਅਪਾਰ ਰੂਪ ਦਾ ਦਰਸ਼ਨ ਚਾਹੁੰਦੇ ਨੇ ਅੰਦਰੋਂ ਰੂਪ ਤਾਂ ਹੈ ਜੀ ਗੁਰਬਾਣੀ ਕਹਿੰਦੇ ਰੂਪ ਨਾ ਰੰਗ ਨਾ ਰੇਖ ਕਿਛ ਤ੍ਰਿਗੁਣ ਤੇ ਪ੍ਰਪਤ ਉਹ ਰੂਪ ਦੇ ਉੱਤੇ ਟਿਕੇ ਹੋਏ ਨੇ ਸਾਰੇ ਸਾਰੀਆਂ ਮੱਤਾਂ ਪਰ ਤ੍ਰਿਆ ਪਰਤਨ ਰੂਪ ਰੂਪ ਰੂਪ ਦੇ ਉੱਤੇ ਹੀ ਇਸਤਰੀ ਟਿਕੀ ਹੋਈ ਹੈ ਦੇਖੋ ਰੂਪ ਦਾ ਜਿਹੜਾ ਭਗਤੀ ਹੈ ਇਸਤਰੀ ਦੀ ਭਗਤੀ ਆਦਮੀ ਦੀ ਭਗਤੀ ਨਹੀਂ ਹੈ ਆਦਮੀ ਦੀ ਭਗਤੀ ਅਨੂਪ ਰੂਪ ਅਨੂਪ ਰੂਪ ਤਾਂ ਹੈ ਆਦਮੀ ਦੀ ਭਗਤੀ ਅਨੂਪ ਰੂਪ ਹੈ ਅਨੂਪ ਤੇਰਾ ਦਰਸਾਰਾ ਤੇਰਾ ਦਰਸ਼ਨ ਹੈ ਰੂਪ ਨਹੀਂ ਹੈ ਅਨੂਪ ਹੈ ਤੇਰਾ ਰੂਪ ਅਗਮ ਹੈ ਤੇਰਾ ਰੂਪ ਕੈਸਾ ਬੁੱਧੀ ਤੋਂ ਪਰੇ ਹੈ ਬੁੱਧੀ ਨਹੀਂ ਚਿਤ ਸਕਦੀ ਸਾਰੇ ਚਿਤ ਹੋਏ ਰੂਪ ਨੇ ਜਿੰਨੇ ਪੱਥਰ ਘੜੇ ਹੋਏ ਨੇ ਸਾਰੇ ਨਕਸ਼ੇ ਬੁੱਧੀ ਦੇ ਬਣਾਏ ਹੋਏ ਨੇ ਜਿੰਨੇ ਰੂਪ ਨੇ ਬੁੱਧੀ ਦੀ ਪਹੁੰਚ ਤੋਂ ਪਰੇ ਹੈ ਚਿਤਰਿਆ ਨਹੀਂ ਜਾ ਸਕਦਾ ਬੁੱਧੀ ਦੀ ਕਲਪਨਾ ਤੋਂ ਪਰੇ ਹੈ ਸੋਚਿਆ ਨਹੀਂ ਜਾ ਸਕਦਾ ਤੇਰਾ ਰੂਪ ਅਗੰਮ ਹੈ ਅਨੂਪ ਤੇਰਾ ਦਰਸ਼ਨ ਹੈ ਜਿਹੜਾ ਤੇਰਾ ਅਨੂਪ ਹੈ ਉਹਦੀ ਉਪਮਾ ਹੀ ਨਹੀਂ ਹੈ ਸੰਸਾਰ ਦੀ ਸੰਸਾਰ ਜਿਹੜਾ ਜਿਹੜਾ ਰੂਪ ਹੁੰਦਾ ਹੀ ਨਹੀਂ ਉਹਨੂੰ ਰੂਪ ਕਹਤਾ ਕਿਉਂਕਿ ਤੇਰਾ ਜਿਹੜਾ ਦਰਸਾਰਾ ਰੂਪ ਹੈ ਵੇਦ ਪੜੇ ਪੜ ਪੰਡਤ ਮੂਹੇ ਰੂਪ ਦੇਖ ਦੇਖ ਨਾਰੀ ਜਿਹੜੀ ਇੱਥੇ ਵੀ ਆਇਆ ਨਾ ਤ੍ਰਿਆ ਪਰ ਤ੍ਰਿਆ ਪਰ ਤਨ ਰੂਪ ਤ੍ਰਿਆ ਜਿਹੜੀ ਹੈ ਜੁੜੀ ਹੋਈ ਹੈ ਰੂਪ ਨਾਲ ਸੰਸਾਰ ਨਾਲ ਜੁੜੀ ਹੋਈ ਹੈ ਇਸ ਕਰਕੇ ਹਿੰਦੂ ਮਤ ਇਹਨੂੰ ਮਾਇਆ ਦੀ ਮੂਰਤੀ ਮੰਨਦਾ ਬਿਲਕੁਲ ਠੀਕ ਹੈ ਵਰਮਤ ਵੀ ਇਹੀ ਬੋਲਦੀ ਹੈ ਤੇ ਨੂੰ ਪਤਾ ਨਹੀਂ ਅਸਲ ਇਸ ਪੁਆਇੰਟ ਤੇ ਕੱਲੇ ਪੁਆਇੰਟ ਤੇ ਗੁਰਮਤ ਨਾਲ ਖੜੀ ਹੈ ਹਿੰਦੂ ਮਤ ਦੇ ਹੋਰ ਕੋਈ ਪੁਆਇੰਟ ਨਹੀਂ ਸਾਰੇ ਪੁਆਇੰਟ ਉਹ ਤੋਂ ਡਿਫਰ ਕਰਦੀ ਹੈ ਗੁਰਮਤ ਸਿੱਧੂ ਮਤ ਤੋਂ ਪਰ ਇੱਕ ਇਸ ਪੁਆਇੰਟ ਤੇ ਨਾਲ ਖੜੀ ਕਬੀਰ ਕਹਿੰਦਾ ਅਰਧ ਸਰੀਰ ਹੀ ਨਾਲ ਨਾ ਤਾਕੇ ਹਿੰਦੂ ਹੀ ਮੈਂ ਹਿੰਦੂ ਚੰਗਾ ਇਸ ਪੁਆਇੰਟ ਤੇ ਸੀ ਹਿੰਦੂ ਹਾਂ ਉਹ ਹਿੰਦੂ ਉਹਨਾਂ ਕਹਿੰਦਾ ਕੋਈ ਕਬੀਰ ਕਹਿੰਦਾ ਹਿੰਦੂ ਨਾ ਦੁਰਪੂ ਪਰ ਇਸ ਪੁਆਇੰਟ ਤੇ ਅਸੀਂ ਹਿੰਦੂ ਹੀ ਚੰਗੇ ਹਾਂ ਮੈਂ ਇਹਨੂੰ ਹਿੰਦੂ ਕਹਿ ਲਓ ਮੈਂ ਹਿੰਦੂ ਕਹਾਂ ਨੂੰ ਤਿਆਰ ਹਾਂ ਅਰਧ ਸਰੀਰੀ ਹੈ ਕੰਪਲੀਟ ਮੈਨ ਹੈ ਇਹ ਸਰੀਰ ਪੂਰਾ ਨਹੀਂ ਹੈ ਇਹ ਅਜੋ ਉਸ ਕਾਬਲ ਨਹੀਂ ਹੈ ਉਹਨਾਂ ਬ੍ਰੇਨ ਦਾ ਸਰੀਰ ਉਹਦੀ ਬੁੱਧੀ ਨਹੀਂ ਹੈ ਅੰਦਰਲਾ ਸਰੀਰ ਕੰਪਲੀਟ ਨਹੀਂ ਹੈ ਇਹਦੀ ਬੁੱਧੀ ਜੰਮਣ ਦੇ ਕਾਬਲ ਨਹੀਂ ਹੈ ਕਿਵੇਂ ਦੁੱਧ ਦੀ ਗੱਲ ਕਰਦਾ ਸਰੀਰ ਦੁੱਧ ਦੀ ਗੱਲ ਕਰਦਾ ਦਾਣਾ ਜਦੋਂ ਦੁੱਧ ਹੁੰਦਾ ਨਾ ਵਿੱਚ ਦਾਣੇ ਦੇ ਪਾਣੀ ਹੁੰਦਾ ਹੈ ਕਹਿੰਦੇ ਛਲੀਆਂ ਨੇ ਹੁਣ ਉਹਨੂੰ ਵੀ ਦੁੱਧ ਕਹਿੰਦੇ ਆ ਦੁੱਧ ਕੱਚਾ ਦਾਣਾ ਹੁੰਦਾ ਦਾਣਾ ਤੋਂ ਬਣਿਆ ਹੋਇਆ ਸੁੱਕਾ ਨਹੀਂ ਹੈ ਦੁੱਧ ਉਹਨੂੰ ਦਾਣੇ ਨੂੰ ਕੱਢ ਲਓ ਸਾਬਤ ਹੈ ਕੱਢ ਲਓ ਸੁਕਾ ਕੇ ਉਹਨੂੰ ਬੀਜ ਕੇ ਦੇਖ ਲਓ ਜੇ ਜੰਮਿਆ ਤਾਂ ਉਹ ਨਹੀਂ ਉਹ ਜੋ ਕੱਚਾ ਇਸ ਕਰਕੇ ਔਰਤ ਦੇ ਅੰਦਰੋਂ ਕਦੇ ਗਿਆਨ ਨਾ ਪੈਦਾ ਹੋਇਆ ਨਾ ਹੋਊਗਾ ਔਰ ਇੱਕ ਵੀ ਔਰਤ ਭਗਤਾਂ 'ਚ ਸ਼ਾਮਲ ਨਹੀਂ ਹੈ ਅਜ ਤੱਕ ਰਿਕਾਰਡ ਜਿੰਨੇ ਵੀ ਭਗਤਾਂ ਦੀ ਲਿਸਟ ਆਈ ਇੱਕ ਔਰਤ ਨਹੀਂ ਹੈ ਇਹ ਜਨਦੀ ਹੈ ਜਨਮ ਦੇਣ ਵਾਲੀ ਹੈ ਸੰਸਾਰੀ ਜਨਦੀ ਹੈ ਸੰਸਾਰ ਦਾ ਜਨਮ ਦੇਣ ਵਾਲੀ ਹੈ ਸੰਸਾਰ ਵਿੱਚ ਲਿਆ ਕੇ ਜੋੜਨ ਵਾਲੀ ਹੈ ਸੰਸਾਰ ਨਾਲ ਸਰੀਰ ਨਾਲ ਜੋੜਨ ਵਾਲੀ ਹੈ ਇਹ ਆਤਮਾ ਜੁੜਦੀ ਨਹੀਂ ਇਹਦੇ ਘਰ ਵਿੱਚ ਆਤਮਾ ਸਰੀਰ ਨਾਲ ਜੋੜਨ ਵਾਲੀ ਹੈ ਮਾਇਆ ਨਾਲ ਜੋੜਨ ਵਾਲੀ ਹੈ ਮਾਇਆ ਨੂੰ ਤੋੜਨ ਵਾਲੀ ਨਹੀਂ ਆਦਮੀ ਮਾਇਆ ਨੂੰ ਤੋੜਨ ਵਾਲਾ ਅਸੀਂ ਤਾਂ ਸਰੀਰ ਨੂੰ ਜੋੜਨ ਨੂੰ ਤੋੜਨਾ ਤੋੜ ਨਹੀਂ ਸਕਦੀ ਜੋੜੇ ਸਕਦੀ ਤੋੜ ਵੇਲੇ ਜਾਂ ਨਾਮਦੇਵ ਤੂੰ ਕਹਿੰਦੀ ਹੈ ਵੀ ਤੂੰ ਰਾਮ ਛੱਡਦੇ ਖੁਦਾ ਖੁਦਾ ਕਹਿ ਲੈ ਕੀ ਫਰਕ ਪੈਂਦਾ ਕਿਉਂ ਕਹਾ ਉਹਨੇ ਕਿਉਂ ਕਹੀਗਾ ਉਹ ਨਾਮਦੇਵ ਦੇ ਸਰੀਰ ਨੂੰ ਪ੍ਰੇਮ ਕਰਦੀ ਹੈ ਰੂਪ ਦੇਖ ਦੇਖ ਨਰੀ ਨਾਮਦੇਵ ਨਰਕਾਂ 'ਚ ਪੈ ਜਾਇਆ ਜਾਵੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਉਹਦੀਆਂ ਅੱਖਾਂ ਦੇ ਸਾਹਮਣੇ ਨਾਮਦੇਵ ਮਾਰਿਆ ਨਾ ਜਾਵੇ ਸਰੀਰ ਨਾ ਜਾਵੇ ਉਹ ਤਾਂ ਸਰੀਰ ਛੱਡਣ ਨੂੰ ਮਰਨਾ ਸਮਝਦੀ ਹੈ ਨਾ ਉਹ ਇਹ ਨਹੀਂ ਸਮਝ ਸਕਦੀ ਵੀ ਸਰੀਰ ਤੋਂ ਬਾਅਦ ਜਿਉਂਦਾ ਰਹਿੰਦਾ ਉਹਦੇ ਵਾਸਤੇ ਗੱਲ ਨਹੀਂ ਆਤਮਾ ਦੇ ਲੈਵਲ ਤੇ ਨਹੀਂ ਪਹੁੰਚ ਸਕਦੀ ਟਿਕ ਸਕਦੀ ਔਰਤ ਜਿੰਨੇ ਗ੍ਰੰਥ ਬਣਾਏ ਹੋਏ ਨੇ ਜਿੰਨੇ ਧਰਮ ਨੇ ਸਭ ਆਦਮੀ ਦੇ ਨਾਂ ਤੇ ਨੇ ਸੱਚ ਹੈ ਕਿਸੇ ਧਰਮ ਦੇ ਵਿੱਚ ਵੀ ਪਾਦਰੀ ਕੋਈ ਔਰਤ ਨਹੀਂ ਬਣੀ ਗੁਰੂ ਕੋਈ ਔਰਤ ਨਹੀਂ ਬਣੀ ਸਭ ਪੁਲਿੰਗ ਲਫ਼ਜ਼ ਨੇ ਗੁਰੂ ਲਫ਼ਜ਼ ਪੁਲਿੰਗ ਹੈ ਸੰਤ ਲਫ਼ਜ਼ ਹੈ ਗੁਰਬਾਣੀ ਦੇ ਸੰਤਲੀ ਦਾ ਜ਼ਿਕਰ ਨਹੀਂ ਹੈ ਗੁਰਮੁਖ ਲਫ਼ਜ਼ ਪੁਲਿੰਗ ਹੈ ਖਾਲਸਾ ਲਫ਼ਜ਼ ਪਲੇਗ ਹੈ ਸਾਧ ਲਫ਼ਜ਼ ਪੁਲਿੰਗ ਹੈ ਸਾਰੇ ਪੁਲਿੰਗ ਨੇ ਸਿੱਖ ਲਫ਼ਜ਼ ਪੁਲਿੰਗ ਹੈ ਸਿੱਖੜੀ ਹੈਗੀ ਨਹੀਂ ਸਿੱਖੜੀ ਦਾ ਜਗਰੇ ਨਹੀਂ ਗੁਰਬਾਣੀ ਇਹਦਾ ਮੈਂ ਰੌਲਾ ਪਾਈ ਜਾਂਦਾ ਨੇ ਪਾਗਲ ਵਿਦਵਾਨਾਂ ਦਾ ਕੀ ਹੁੰਦਾ ਇਹ ਵੀ ਜਾਤੇ ਪਾਉਣ ਲੱਗੇ ਨੇ ਜਾਤੇ ਆ ਤਾਂ ਥੋੜਾ ਚਿਰ ਵੀ ਇਹਨਾਂ ਦੇ ਬਰਾਬਰ ਨੇ ਇਹਨਾਂ ਨੇ ਵੋਟਾਂ ਕਿਉਂ ਲੈਣੀਆਂ ਵੋਟਾਂ ਦਾ ਮਤਲਬ ਹੋਵੇ ਨਾ ਹੋਵੇ ਇਹਦੇ ਅਲੱਗ-ਅਲੱਗ ਨੇ ਇਹ ਆਪਣੀ ਜਗ੍ਹਾ ਠੀਕ ਹੈ ਸੰਸਾਰ ਨਾਲ ਜੋੜਦੀ ਹੈ ਸੰਸਾਰ ਨੂੰ ਤੋੜ ਨਹੀਂ ਸਕਦੀ ਸੰਸਾਰ ਨੂੰ ਤੋੜਨਾ ਇਹ ਨਹੀਂ ਸੰਸਾਰ ਨੂੰ ਤੋੜਨਾ ਹੋਰ ਗੱਲ ਹੈ ਸੰਸਾਰ ਨਾਲ ਜੋੜਨਾ ਹੋਰ ਗੱਲ ਫਿਰ ਇਹਦੇ ਸਰੀਰ ਦੇ ਦਸ ਦਵਾਰ ਹੈ ਹੀ ਨਹੀਂ ਇਹ ਉਹ ਦੁੱਧ ਪੈਦਾ ਕਰ ਸਕਦੀ ਹੈ ਜਿਹੜਾ ਸਰੀਰ ਨੂੰ ਚਾਹੀਦਾ ਉਹ ਦੁੱਧ ਨਹੀਂ ਪੈਦਾ ਕਰ ਸਕਦੀ ਜਿਹੜਾ ਆਤਮਾ ਨੂੰ ਚਾਹੀਦਾ ਉਹ ਆ ਦੁੱਧ ਪੈ ਗੁਰਬਾਣੀ ਦੁੱਧ ਆਤਮਾ ਦਾ ਦੁੱਧ ਨਹੀਂ ਇਹ ਪੈਦਾ ਕਰ ਸਕਦੀ ਤੇ ਕੱਚਾ ਦੁੱਧ ਪੈਦਾ ਕਰ ਸਕਦੀ ਹੈ ਕੱਚੇ ਸਰੀਰ ਵਾਸਤੇ ਜਿਹੜਾ ਸਗਲ ਦੂਧ ਮੈਂ ਸਗਲ ਬਣਾ ਸਕਤ ਮੈਂ ਬੈ ਸੰਤਨ ਸਗਲ ਦੁੱਧ ਮੈਂ ਇਸਤਰੀ ਦੇ ਦੁੱਧ ਜਿਵੇਂ ਕਿ ਹੋਇਆ ਪਰ ਉਹੀ ਦੁੱਧ ਹੈ ਜਿਹੜਾ ਬੱਚੇ ਨੂੰ ਦਿੰਦੀ ਹੈ ਦੂਆ ਦੁੱਧ ਨਹੀਂ ਇਹਦੇ ਕੋਲ ਇਹ ਦੁੱਧ ਆ ਗੁਰਬਾਣੀ ਹੈ ਗੁਰਬਾਣੀ ਜਿਹੜਾ ਦੁੱਧ ਹੈ ਨਾ ਜੀ ਤੱਤ ਹੈ ਪ੍ਰਥਮੇ ਬਾਖਣ ਤੁਰਕੀ ਬਾਣੀ ਇਹਨੂੰ ਆਈ ਹੋਵੇ ਹੋਈ ਨਹੀਂ ਸਕਦਾ ਇਸ ਕਰਕੇ ਬਹੁਤ ਛੋਟੀ ਛੋਟੀ ਉਮਰ ਦੇ ਭਗਤ ਹੋਏ ਨੇ ਸਾਡੇ ਵੀ 8ਵੇਂ ਪਾਸ਼ਾ ਕਿੰਨੀ ਉਮਰ ਦੇ ਸੀ ਉਹਨਾਂ ਨੂੰ ਗਰੇਜ ਮਿਲ ਗਈ ਮਾਂ ਨੂੰ ਕਿਉਂ ਨਾ ਮਿਲੀ ਦਾਦੀ ਨੂੰ ਕਿਉਂ ਨਾ ਮਿਲੀ ਜਿਉਂਦੀਆਂ ਨੇ ਕਿਉਂ ਨਾ ਮਿਲੀ ਸਭ ਕੁਝ ਸਪਸ਼ਟ ਹੈ ਸਭ ਕੁਝ ਪਤਾ ਹੈ ਪਰ ਵਿਚਾਰਿਆ ਇਹਨੇ ਤੂੰ ਗਏ ਨਹੀਂ ਵਿਚਾਰਿਆ ਤਾਂ ਕੁਝ ਵੀ ਨਹੀਂ ਹੈਗਾ ਵਿਚਾਰਿਆ ਦਾ ਕੁਝ ਵੀ ਨਹੀਂ ਹੈਗਾ ਉਹ ਰੌਲਾ ਪਾਈ ਜਾਂਦੇ ਨੇ ਪਾਈ ਜਾਂ ਰੌਲਾ ਕੀ ਫਰਕ ਪੈਂਦਾ ਜਿਹਨੂੰ ਗੁਰਬਾਣੀ ਦੀ ਸੋਝੀ ਉਹਨੇ ਰੌਲਾ ਪਾਈ ਜਾਵੇ ਕੀ ਫਰਕ ਪੈਂਦਾ ਪਾਈ ਜਾਵੇ ਜਦੋਂ ਅਰਥ ਕਰਕੇ ਦਿਖੋੜਗੇ ਨਾ ਸਮਝਣਗੇ ਬਾਣੀ ਨੂੰ ਉਦੋਂ ਪਤਾ ਲੱਗੂਗਾ ਮੱਤ ਪੁੱਠੀ ਹੋ ਜੂਗੀ ਜਿਹੜੀ ਬੁੱਧ ਲਈ ਫਿਰਦਾ ਪੁੱਠੀ ਹੋ ਜੂ ਸਾਰੀ ਇਹ ਇਹ ਤਾਂ ਪੰਡਤ ਨੇ ਵੀ ਨਹੀਂ ਰੋਲਾ ਪਾਇਆ ਕਦੇ ਪੰਡਤ ਨੇ ਕਦੇ ਨਹੀਂ ਰੋਲਾ ਪਾਇਆ ਸੀ ਉਹਦਾ ਦਾ ਮੁਸਲਮਾਨਾਂ 'ਚ ਵੀ ਨਹੀਂ ਹੈ ਸਾਈਆਂ 'ਚ ਵੀ ਕਿਤੇ ਵੀ ਨਹੀਂ ਹੈ ਅਸਾ ਖਾਨ ਇਹ ਆਪਣੇ ਆਪ ਨੂੰ ਐਡਵਾਂਸ ਸਮਝਦੇ ਕੋ ਬੁੱਧੇ ਨਾਲ ਹੀ ਪਹਿਲਾਂ ਮਾਰੀ ਗਈ ਨਾ 300 ਸਾਲ 300 ਸਾਲ ਕੇ ਇਹਨਾਂ ਨੇ ਆਪਣੇ ਧਰਮ ਦਾ ਨਾਸ਼ ਕਰਤਾ ਇਹਨਾਂ ਦੀ ਸਪੀਡ ਤੇਜ਼ ਹੈ ਇਸ ਕਰਕੇ ਆ ਤਰੱਕੀ ਕੀਤੀ 300 ਸਾਲ ਸਿਰਫ 300 ਸਾਲ ਕੇ ਨਾਸ ਕਰਦਾ ਸਭ ਕਾ ਇਹਦਾ ਆਹੀ ਤਰੱਕੀ ਹੈ ਨਾ ਦੀ ਇਹ ਐਡਵਾਂਸ ਨੇ ਇਸ ਗੱਲੋਂ ਐਡਵਾਂਸ ਨੇ ਬਹੁਤ ਤੇਜ਼ ਨੇ 300 ਸਾਲ ਚ ਨਾਸ ਕਰ ਰੱਖਦੇ ਸਗਾੜੀ ਗੱਲ ਹੈ ਕੀ ਗੱਲ ਹੈ ਆਹੀ ਤਰੱਕੀ ਹੈ ਨਾ ਹੋਰ ਕੁਝ ਨਹੀਂ ਹੈ ਤਾਂ ਯਾਰ ਰੌਲਾ ਬੋਲਦੇ ਨੇ ਵੀ 300 ਸਾਲ ਚ ਮਟਾ ਕੇ ਰੱਖਦਾ ਸਭ ਕੁਝ ਹੂੰ ਕੰਨੀ ਸੂਤ ਕਲਪੈ ਲਾ ਇਤਵਾਰੀ ਖਾਏ ਇਹਨਾਂ ਨੂੰ ਲੱਗਿਆ ਹੈ ਸੂਤ ਸਾਰਿਆਂ ਨੂੰ ਇਹ ਚਾਰੇ ਸੂਤ ਲੱਗੇ ਨੇ ਕੂੜ ਦਾ ਪ੍ਰਚਾਰ ਹੁੰਦਾ ਉੱਥੇ ਤੇ ਮਨੁ ਕਾਮਨਾਵਾਂ ਦਾ ਪ੍ਰਚਾਰ ਨਹੀਂ ਹੁੰਦੇ ਪਰਮਾਲੇ ਕਾਦੇ ਚੰਗਾ ਲੱਗਦਾ ਰੂਪ ਦੀ ਪੂਜਾ ਉੱਥੇ ਹੋਰ ਕਾਦੀ ਪੂਜਾ ਉਹਨੇ ਗੁਲਦਸਤੇ ਰੱਖਿਆ ਰੂਪ ਹੈ ਹੋਰ ਕੀ ਹੈ ਉੱਥੇ ਉਹ ਜਿਹੜੇ ਮੀਨਾਕਾਰੀ ਕੀਤੀ ਹੈ ਗੁਰਦਾਰੀ ਰੂਪ ਹੈ ਤੇ ਹੋਰ ਕੀ ਹੈ ਇਹ ਰੂਪ ਦੇ ਬਿਜਾਰੀ ਨੇ ਸਾਰੇ ਸੋਨਾ ਕਾਦੇ ਚੰਗਾ ਲੱਗਦਾ ਰੂਪ ਸਾਰੇ ਰੂਪ ਦੇ ਬਿਜਾਰੀ ਨੇ ਕੰਨੀ ਸੂਤ ਕੰਨ ਪਾ ਲਾਤ ਮਾਰੀ ਖਾਏ ਲਾਤ ਮਾਰੀ ਖਾਏ ਨਾਨਕ ਹੰਸਾ ਆਦਮੀ ਬੱਧੇ ਜੰਪੁਰ ਜਾਏ ਨਾਨਕ ਹੰਸਾ ਆਦਮੀ ਇਹਦਾ ਹੰਸਾ ਬੱਧੇ ਜੰਪੁਰ ਜਾਏ ਜੇ ਇਦਾਂ ਕਰੂ ਨਾ ਗੁਰਬਾਣੀ ਸੁਣ ਲਈ ਭਰੋਸਾ ਕੀਤਾ ਨਹੀਂ ਕੰਨਾਂ ਨੂੰ ਸੂਤ ਕਹੇ ਹੈ ਗੁਰਬਾਣੀ ਸੁਣ ਕੇ ਵੀ ਯਕੀਨ ਨਹੀਂ ਹੈ ਅੱਜ ਦਾ ਵੀ ਇਹੀ ਨੇ ਹੁਣ ਤਾਂ ਕੋਈ ਨਹੀਂ ਹੁਣ ਕਿਹਨੂੰ ਕੀ ਸੁਣਦਾ ਜੀ ਨੂੰ ਜਿਹਦੇ ਕੋਲ ਗਿਆਨ ਹੈ ਹੋਰ ਤਰ੍ਹਾਂ ਦਾ ਗੀਤਾ ਸੁਣ ਲਿਓ ਜੋ ਕੀ ਮਿਲਿਆ ਐਨੀ ਗੱਲ ਮਿਲੀ ਵੀ ਆਤਮਾ ਅਮਰ ਹੈ ਇਹ ਤਾਂ ਨਹੀਂ ਪਤਾ ਲੱਗਿਆ ਆਤਮਾ ਕੀ ਹੈ ਜਬਰ ਵਰਨਾ ਕਿ ਮੈਂ ਮੁਕੂਗਾ ਇਹ ਤਾਂ ਉੱਤੇ ਗਿਆਨ ਨਹੀਂ ਹੈ ਆਤਮਾ ਅਮਰ ਹੈ ਤਾਂ ਸੁਣੀ ਸੁਣਾਈ ਗੱਲ ਹੈ ਸਾਰੀ ਗੱਲ ਤੇ ਕੋਈ ਵੀ ਕਹਿੰਦਾ ਆਤਮਾ ਅਮਰ ਹੈ ਇਹ ਤੋਂ ਕਹਾ ਕੀ ਹੈ ਫਿਰ ਆਤਮਾ ਹੁੰਦੀ ਕੀ ਹੈ ਆਤਮ ਦਰਸ਼ਨ ਕਿਵੇਂ ਕਰੀਏ ਆਤਮ ਦਰਸ਼ਨ ਕਰਾਓ ਆਤਮ ਦਰਸ਼ੀ ਤੇ ਬਣਾਉਂਦੀ ਤਾਂ ਸਿਰ ਬੈਠੀ ਗੱਲ ਕਹਿੰਦੀ ਹੋਈ ਆਤਮਾ ਅਮਰ ਕੀ ਗੱਲ ਹੈ ਫਿਰ ਇਹ ਤਾਂ ਸਾਰੇ ਸੁਣੀ ਸੁਣਾਈ ਗੱਲ ਹੈ ਕੋਈ ਵੀ ਕਹਿ ਦੂਗਾ ਇਹਦਾ ਕੀ ਹੈ ਆਤਮ ਦਰਸ਼ਨ ਨਹੀਂ ਕਰਾਉਂਦੀ ਗੀਤਾ ਆਤਮ ਦਰਸ਼ਨ ਦੇ ਗਾਂ ਪ੍ਰਾਤਮ ਦਰਸ਼ਨ ਨਹੀਂ ਕਰਾਉਂਦੀ ਫਿਰ ਗੀਤਾ ਆਤਮਾ ਦੀ ਗੱਲ ਕਰਦੀ ਹੈ ਪ੍ਰਾਤਮਾ ਦੀ ਗੱਲ ਗੀਤਾ ਚ ਨਹੀਂ ਹੈ ਆਤਮਾ ਪੈਦਾ ਕਿੱਥੋਂ ਹੁੰਦੀ ਹੈ ਗੀਤਾ ਚ ਗੱਲ ਹੈਗੀ ਗੁਰਬਾਣੀ ਚ ਆਤਮਾ ਦੀ ਪਦਾਇਸ਼ ਕਿੱਥੋਂ ਹੁੰਦੀ ਹੈ ਆਤਮਾ ਪੈਦਾ ਕਿੱਥੋਂ ਹੁੰਦੀ ਹੈ ਜਿੱਥੋਂ ਕੋਈ ਚੀਜ਼ ਪੈਦਾ ਹੁੰਦੀ ਉੱਥੇ ਸਮੁੰਦਰ ਹੈ ਜਿੱਥੋਂ ਬੱਦਲ ਪੈਦਾ ਹੁੰਦਾ ਸਮੁੰਦਰ ਚੋਂ ਪਾਣੀ ਉੱਥੇ ਜਾ ਕੇ ਸਮੁੰਦਰ ਫੜ ਆ ਜਾਂਦਾ ਨੇ ਦਰਿਆ ਚੱਲ ਪੈਂਦੇ ਨੇ ਆਖਰ ਕਿੱਥੇ ਸਮੁੰਦਰ ਸਮੁੰਦਰ ਦੇ ਸਾਹਮਣੇ ਇਹਨੇ ਪਾਣੀ ਨੂੰ ਕੋਈ ਨਹੀਂ ਸਮਝਦਾ ਕਹਤੇ ਉਪਜੀ ਟੈਮਲੀ ਸੱਚੀ ਪ੍ਰੀਤ ਸਵਾਉ ਸਵਾਉਗੀ ਤਾਂ ਜੇ ਪ੍ਰੀਤ ਸੱਚੀ ਹੋਊਗੀ ਆਤਮਾ ਮਿਲ ਜਿੱਥੋਂ ਪੈਦਾ ਹੋਈ ਹੈ ਜਿੱਥੋਂ ਵਿਛੜੀ ਹੈ ਉੱਥੇ ਜਾ ਕੇ ਮਿਲੂਗੀ ਇਹ ਗੱਲ ਕੀਤਾ ਜਿਹੜੀ ਹੈ ਨਾਲ ਹੰਸਾ ਆਦਮੀ ਵੱਡੇ ਜੰਪੂ ਜਾਏ ਨਾਲ ਹੰਸਾ ਆਦਮੀ ਇਹ ਤਾਂ ਹੰਸਾ ਆਦਮੀ ਹੈ ਉਹ ਲੈ ਗਿਆ ਵੱਧ ਕੇ ਜੰਮ ਜਾਂ ਕਿਵੇਂ ਲੈ ਗਿਆ ਇਹਨੇ ਆਪਣੇ ਭਰਮ ਦਾ ਜਾਲ ਬੱਕੜੀ ਆਪਣਾ ਜਾਲ ਬੁੜਦੀ ਆਲੇ ਵਾਲੇ ਉਹ ਜੇ ਫਸ ਜਾਂਦੀ ਇਹਨੇ ਆਪਣਾ ਹੀ ਜਾਲ ਬਣਿਆ ਅਕਲ ਨੇ ਇਹਦੀ ਨੇ ਉਹ ਜਿ ਫਸਿਆ ਹੋਇਆ ਇਹ ਸਾਰੇ ਆਪਣੀ ਅਕਲ ਦੇ ਧਰਮ ਬਣਾਏ ਹੋਏ ਨੇ ਆਦਮੀ ਨੇ ਇਹ ਜਿ ਫਸਿਆ ਹੋਇਆ ਆਪਣੇ ਤਾਣੇ ਬਾਣੇ ਜੜਿਆ ਹੋਇਆ ਹੈ ਕੋ ਤਾਣੇ ਬਾਣੇ ਜੜ ਜਦਾ ਇਕੱਲੇ ਤਾਣੇ ਚ ਨਹੀਂ ਜੜਦਾ ਇਹ ਵੀ ਗੱਲ ਹੈ ਜੇ ਬਾਣਾ ਨਾ ਹੋਵੇ ਫਿਰ ਨਹੀਂ ਜੜਦਾ ਤਾਣੇ ਚ ਕੀ ਹੈ ਤਾਣੇ ਦਾ ਜਗ੍ਹਾ ਹੁੰਦੀ ਹੈ ਨਿਕਲ ਬਾਣਾ ਰੋਕਦਾ ਨਿਕਲਣ ਤੇ ਤਾਣਾ ਬਾਣਾ ਕਹਦਾ ਜਿੱਤੇ ਆਪਾ ਵਿਰੋਧੀ ਹੈ ਗੱਲ ਤਾਣਾ ਨੂੰ ਚੱਲਦਾ ਬਾਣਾ ਨੂੰ ਚੱਲਦਾ ਉੱਠੇ ਪਾਸੇ ਤੋਂ ਧਾਗੇ ਨਹੀਂ ਚੱਲਦੇ ਉਲਟੇ ਪਾਸੇ ਧਾਗੇ ਚੱਲਦੇ ਨੇ ਜਿੰਨੀਆਂ ਗੱਲਾਂ ਅਸੀਂ ਸਿੱਧੀਆਂ ਕਹਿੰਦੇ ਉਹਦੀਆਂ ਪੁੱਠੀਆਂ ਕਹਿ ਧਰਮ ਦੇ ਵਿੱਚ ਇਹ ਤਾਣਾ ਬਾਣਾ ਹੋ ਗਿਆ ਜੋ ਕਰੀ ਕਬੀਰ ਨੇ ਪਹਿਲਾ ਵਿੱਚ ਕਰ ਕਿਹਾ ਤਾਣਾ ਬਾਣਾ ਤਾਣਾ ਬਾਣਾ ਸਭ ਤਜਿਓ ਹੈ ਕਬੀਰ ਉਹ ਛੱਡਦਾ ਤਾਣਾ ਬਾਣਾ ਛੱਡਿਆ ਤਾਣਾ ਨਹੀਂ ਛੱਡਿਆ ਤਾਣਾ ਬਾਣਾ ਛੱਡਿਆ ਸਮਝਿਆ ਨਹੀਂ ਹਮ ਕਾ ਰਸੂਲ ਤੇ ਤਾਣਾ ਨਤ ਤਾਣਾ ਰੋਜ਼ ਤਾਂ ਤੇ ਬਾਣਾ ਨਹੀਂ ਕਰਦੇ ਪਰ ਉਹ ਤਾਣਾ ਸਿੱਧੀ ਗੱਲ ਕਰਦੇ ਆ ਇਹ ਸਾਰਾ ਤਾਣਾ ਹੈ ਬਾਣਾ ਨਹੀਂ ਹੈ ਗੁਰਬਾਣੀ ਇੱਕੋ ਦਿਸ਼ਾ ਨੂੰ ਚੱਲੇ ਤੀਰ ਨੇ ਸਾਰੇ ਹੁਕਮ ਮੰਨਿਆ ਹੁਕਮ ਹੀ ਚੱਲਦਾ ਸਾਰਾ ਇੱਕੋ ਦੇ ਸ਼ਾਸਨ ਨੂੰ ਚੱਲਦੇ ਨੇ ਬਾਣਾ ਵਿਰੋਧ ਉਹਨੂੰ ਕੱਟ ਦੇਣਾ ਆਪਣੀਆਂ ਗੱਲਾਂ ਨੂੰ ਆਪੇ ਕੱਟ ਦੇਣਾ ਇਹ ਮੰਨ ਲੈਣਾ ਪਰਮੇਸ਼ਰ ਕਰਦਾ ਇਹ ਵੀ ਮੰਨ ਲੈਣਾ ਆਦਮੀ ਕਰਦਾ ਬਾਣਾ ਹੋ ਗਿਆ ਜੋ ਕਹਿੰਦਾ ਆਦਮੀ ਕਰਦਾ ਨਾ ਪ੍ਰਭਾਵ ਇਹ ਬਾਣਾ ਹੈ ਤਾਣਾ ਦਾ ਪਰਮੇਸ਼ਰ ਕਰਦਾ ਸਭ ਕੁਝ ਆਦਮੀ ਵੀ ਪੁੰਨ ਪਾਪ ਕਰਦਾ ਜੀਵ ਵੀ ਪੁੰਨ ਪਾਪ ਕਰਦੇ ਨੇ ਬਣਾ ਵਿਰੋਧ ਹੋ ਗਿਆ ਫੇਰ ਚੋਂ ਕਿਵੇਂ ਨਿਕਲ ਜੂਗਾ ਕੱਲੇ ਤਾਣੇ ਚ ਦੀ ਕੁਝ ਵੀ ਫਸਦਾ ਹੁੰਦਾ ਬੱਚੀ ਕੱਲੇ ਤਾਣੇ ਚ ਨਹੀਂ ਫਸਦੀ ਜਾਲ ਜਾਲ ਮੂੰਹ ਨਾਲ ਤਾਣੇ ਦੇ ਨਾਲ ਬਾਣਾ ਹੁੰਦਾ ਬਸ ਬਾਣਾ ਛੱਡਿਆ ਉਹਨੇ ਤਾਣਾ ਨਹੀਂ ਛੱਡਿਆ ਹੈਗਾ ਤੁਮ ਕਰ ਸੂਤ ਤਣੇ ਦੇ ਤਾਣਾ ਕੰਠ ਜਿ ਰਿਓ ਤੁਮਾਰੇ ਤੁਮ ਤੋਂ ਪੜੋ ਵੇਦ ਗਾਇਤਰੀ ਰਿਦੇ ਗੋਬਿੰਦ ਤਾਣਾ ਉਦੋਂ ਵੀ ਤਰ ਜਾ ਜਾਂ ਰਿਦੇ ਗੋਬਿੰਦ ਆ ਫਿਰ ਛੱਡਦਾ ਉਹ ਫਿਰ ਹੁਕਮ ਜਾ ਗਿਆ ਤਾਣਾ ਨਹੀਂ ਛੱਡਿਆ ਹੋਇਆ ਪਹਿਲਾਂ ਕਹਿੰਦਾ ਤਾਣਾ ਬਾਣਾ ਸਭ ਤਾਂ ਜਿਉ ਹੈ ਕਬੀਰ ਛੱਡਿਆ ਹੋਇਆ ਤਾਣਾ ਬਾਣਾ ਬਾਜ ਤਾਣਾ ਤੜਦਾ ਬਾਣਾ ਨਹੀਂ ਕਰਦਾ ਵਿੱਚ ਭਗਵਾਨ ਦੀ ਗੱਲ ਤਾਂ ਕਰਦਾ ਪਰਮੇਸ਼ਰ ਦੀ ਗੱਲ ਤਾਂ ਕਰਦਾ ਪਰ ਆਦਮੀ ਜਖਲ ਦੇ ਸਕਦਾ ਬਾਣਾ ਵਿੱਚ ਅੰਨੇ ਤਖਲਾ ਹੈ ਨੂਰ ਦਾ ਰਾਹ ਕੱਟ ਦੇਣਾ ਤਾਣੇ ਦਾ ਰਾਹ ਕੱਟਣਾ ਬਾਣਾ ਅਗੋ ਰੋਕਣਾ ਉਹ ਨਹੀਂ ਕੀਤਾ ਨਵੀਂ ਗੱਲ ਨਾ ਆ ਚਲੋ ਬਧੇਰੀ ਹੈ